ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸਿਆ ਨਰਕ ਨਾਹੇ ਸਭ ਸੰਗ ਨਾਨਕ ਨਾਮ ਨਾਮ ਜਪ ਜਪਿਆ ਨਾਮ ਜਪ ਜਪਿਆ ਕਿਹੜਾ ਨਾਮ ਜਪਿਆ ਪੰਜਮ ਪਾਸ਼ਾ ਕਹਿੰਦਾ ਜਿਹੜਾ ਨਾਨਕ ਨੇ ਨਾਮ ਦੱਸਿਆ ਨਾ ਨਾਨਕ ਨਾਮ ਉਹ ਨਾਮ ਨਾਨਕ ਨੇ ਜਿਵੇਂ ਨਾਮ ਦੱਸਿਆ ਨਾਨਕ ਦਾ ਨਾਮ ਹੋਰ ਹੈ ਸੰਸਾਰ ਦਾ ਨਾਮ ਹੋਰ ਹੈ ਨਾਨਕ ਦਾ ਨਾਮ ਭਗਤਾਲ ਹੈ ਨਾਨਕ ਨਾਲ ਨਾਮ ਲੱਗਿਆ ਨਾਮ ਦੇ ਮਾਮੇ ਨੂੰ ਔਂਕੜ ਹੈ ਵਾਲੇ ਨਾਮ ਨਾਲ ਦਾ ਸੰਬੰਧ ਨਹੀਂ ਨਾਮ ਦੇ ਮਾਮੇ ਨੂੰ ਔਂਕੜ ਦਾ ਮਤਲਬ ਨਾਮ ਇੱਕ ਹੈ ਦੋ ਨਹੀਂ ਹੈ ਜਿਹੜਾ ਜਪਣਾ ਹੋਇਆ ਕਰ ਗੁਣਵਾਚਕ ਨਾਮ ਉਹਦੇ ਨੇ ਨਿਰਾਕਾਰ ਦਾ ਕੋਈ ਨਾਮ ਨਹੀਂ ਹੁੰਦਾ ਕਿਸੇ ਚੀਜ਼ ਦਾ ਵੀ ਕੋਈ ਨਾਮ ਨਹੀਂ ਹੈ ਸੰਸਾਰ ਸਾਡੇ ਨਾਮ ਦਿੱਤੇ ਹੋਏ ਨੇ ਆਪਣੀ ਆਪਣੀ ਬੋਲੀ 'ਚ ਕੋਈ ਕਿਸੇ ਚੀਜ਼ ਦਾ ਨਾਮ ਨਹੀਂ ਇੱਥੇ ਕਰਕੇ ਜਿੰਨੀਆਂ ਬੋਲੀਆਂ ਉਹਨੇ ਨੋ ਇੱਕ ਆਦਮੀ ਨੇ ਨਾਮ ਰੱਖੇ ਹੋਏ ਨੇ ਕਲਪਨਕ ਨਾਮ ਹੈ ਆ ਅਸੀਂ ਆਪਣੇ ਸਮਝਣਾ ਰੱਖ ਲਈ ਜਾਈਏ ਸਾਨੂੰ ਜੇ ਨਾਲ ਨਾ ਉਤਰੀਏ ਤਾਂ ਬੋਲੀਏ ਕਿਵੇਂ ਤੇ ਦੂਰ ਨੂੰ ਸਮਝਾਈਏ ਕਿਵੇਂ ਕੰਮ ਚਲਾਓ ਬੋਲੀਏ ਸਾਡੀ ਆਪਣੇ ਵਾਸਤੇ ਬਣਾਈ ਹੋਈ ਇੱਕ ਦੂਏ ਨੂੰ ਸਮਝਣ ਸਮਝਾਉਣ ਵਾਸਤੇ ਚੀਜ਼ਾਂ ਦੇ ਨਾਮ ਰੱਖ ਲੈ ਕੁਝ ਗੁਣਵਾਚਕ ਨਾਮ ਨੇ ਗੁਣਵਾਚਕ ਵੀ ਸਾਡੇ ਕੋਲ ਅਨਸਾਰ ਨੇ ਦਇਆ ਨੂੰ ਅਸੀਂ ਆਪਣੀ ਬੋਲੀ 'ਚ ਕੁਝ ਕਹਾਂਗੇ ਅੰਗਰੇਜ਼ੀ 'ਚ ਕੁਝ ਹੋਰ ਕਹਾਂਗੇ ਲਫ਼ਜ਼ ਦਇਆ ਹੀ ਹੈ ਧਰਮ ਨੂੰ ਅਸੀਂ ਆਪਣੀ ਬੋਲੀ 'ਚ ਕੁਝ ਕਹਾਂਗੇ ਅੰਗਰੇਜ਼ੀ 'ਚ ਕੁਝ ਕਹਾਂਗੇ ਫਿਰ ਧਰਮ ਸਾਡਾ ਰੱਖਿਆ ਨਾ ਨਾਮ ਜਿੰਨੇ ਨੇ ਸਾਰੇ ਸੰਸਾਰ ਦੇ ਰੱਖੇ ਹੋਏ ਨੇ ਅਸਲ ਵਿੱਚ ਉਹਦਾ ਨਾਮ ਕਿਸੇ ਚੀਜ਼ ਦਾ ਕੋਈ ਵੀ ਨਹੀਂ ਨਾਮ ਦਸਮ ਪਾਸ਼ਾ ਨੇ ਇਸੇ ਕਰਕੇ ਕਿ ਨਮਸਤੰ ਨਿਰਨਾਮੇ ਇਹ ਬਿਨਾ ਨਾਮ ਵਾਲੇ ਤੈਨੂੰ ਨਮਸਕਾਰ ਤੇਰਾ ਨਾਮ ਹੀ ਨਹੀਂ ਕੋਈ ਜਿਆਦਾ ਨਾਮ ਨਹੀਂ ਕੋਈ ਫਿਰ ਜਪਦੇ ਕੀ ਨੇ ਜਿਹਦਾ ਕੋਈ ਨਾਮ ਨਹੀਂ ਉਹਦਾ ਜਪਣਾ ਕੀ ਹੈ ਜਿਹੜੇ ਨਾਮ ਨੇ ਨਾ ਨਾਮ ਨਾਮ ਬੋਲ ਬਚਨ ਇਹ ਗੁਣਵਾਚਕ ਨਾਮ ਹੈ ਦਿਆਲੂ ਗੁਣਵਾਚਕ ਨਾਮ ਹੈ ਕਿਰਪਾਲੂ ਗੁਣਵਾਚਕ ਨਾਮ ਹੈ ਦਾਤਾ ਗੁਣਵਾਚਕ ਨਾਮ ਹੈ ਦਾਤਾ ਦਿੰਦਾ ਤਾਂ ਦਾਤਾ ਕਿਰਪਾ ਕਰਦਾ ਤਾਂ ਕਿਰਪਾਲੂ ਹੈ ਇਹ ਸਾਰੇ ਗੁਣਵਾਚਕ ਨਾਮ ਹੈ ਸਤਨਾਮ ਵੀ ਗੁਣਵਾਚਕ ਨਾਮ ਪਰ ਉਹ ਗੁਣ ਹੈ ਇਹਦਾ ਇਹ ਜਦੋਂ ਸ੍ਰਿਸ਼ਟੀ ਵੀ ਪੈਦਾ ਨਹੀਂ ਸੀ ਹੋਈ ਸਤਨਾਮ ਦਾ ਹੋਣਾ ਸ੍ਰਿਸ਼ਟੀ ਪੈਦਾ ਹੋਣ ਤੋਂ ਪਹਿਲਾਂ ਦਾ ਗੁਣ ਹੈ ਜੋ ਹਮੇਸ਼ਾ ਰਹਿੰਦਾ ਹੈ ਸ੍ਰਿਸ਼ਟੀ ਨਹੀਂ ਹੁੰਦੀ ਉਦੋਂ ਵੀ ਹੁੰਦਾ ਸੱਤ ਦਾ ਮਤਲਬ ਹੈ ਸ੍ਰਿਸ਼ਟੀ ਨਹੀਂ ਹੁੰਦੀ ਉਦੋਂ ਹੁੰਦਾ ਉਹ ਨਾਮ ਸਤ ਨਾਮ ਤੇਰਾ ਪਰਾਪੂਰਬ ਸ੍ਰਿਸ਼ਟੀ ਦੇ ਪਹਿਲਾਂ ਹੋਣ ਤੋਂ ਪਹਿਲਾਂ ਹੋਣਾ ਚਾਹੀਦਾ ਤੂੰ ਹੈਗਾ ਸੀ ਸ੍ਰਿਸ਼ਟੀ ਹੈ ਨਹੀਂ ਸੀ ਤੇ ਬਾਕੀ ਦਾ ਅਸੀਂ ਧਰੇ ਨੂੰ ਕਿਰਤਮ ਨਾਮ ਕਰੇ ਤੇਰੇ ਜਿਹਵਾ ਜੀਵਾਤਮਾ ਨਾਲ ਕਰੇ ਹੋਏ ਨਾਮ ਜਿਹੜੇ ਕਿਰਤਮ ਜੋ ਤੂੰ ਕਰ ਰਿਹਾ ਉਹ ਨਾਮ ਤੇਰੇ ਤਾਂ ਅਗਲੇ ਲੋਕਾਂ ਆਪਣੇ ਆਪਣੀ ਬੋਲੀ ਕਰ ਲੈ ਜਿਵੇਂ ਜਿਵੇਂ ਕਿਸੇ ਨੂੰ ਸਮਝ ਆਈ ਉਹ ਉਹਨਾਂ ਕਰ ਲੈ ਜਾਂ ਉਹਦਾ ਕੋਈ ਨਾਂ ਹੀ ਨਹੀਂ ਅਸੀਂ ਇਮੇਜਿਨਰੀ ਨਾਂ ਧਰੇ ਹੋਏ ਨੇ ਇਹ ਗੁਣਵਾਚਕ ਧਰੇ ਹੋਏ ਨੇ ਫਿਰ ਉਹਦਾ ਨਾਂ ਜਪਾਂਗੇ ਕਿਸੇ ਦਾ ਵੀ ਕੋਈ ਨਾਂ ਨਹੀਂ ਹੁੰਦਾ ਸਾਡਾ ਕੋਈ ਨਾਂ ਧਰਤਾ ਧਰਦਿਆਂ ਨੇ ਕੱਲ ਨੂੰ ਅਖਬਾਰ ਦੇ ਕੇ ਬਦਲ ਜਾਏ ਰੋਜ਼ ਬਦਲੀ ਜਾਓ ਚਾਹੇ ਨਾ ਕੋਈ ਪਾਬੰਦੀ ਹੈ ਬਦਲਦੀ ਕੱਲ ਕੁਝ ਹੋਰ ਨਾ ਹੋਈ ਅੱਜ ਬਦਲਦਾ ਆਦਮੀ ਤਾਂ ਉਹੀ ਹੈ ਨਾ ਬਦਲ ਗਿਆ ਨਾ ਕੋਈ ਪਰਮਾਨੈਂਟ ਚੀਜ਼ ਨਹੀਂ ਹੈ ਕਿਸੇ ਨਾਲ ਵੀ ਜੁੜਿਆ ਹੋਇਆ ਕੋਈ ਪਰਮਾਨੈਂਟ ਚੀਜ਼ ਨਹੀਂ ਪਰਮਾਨੈਂਟ ਕੀ ਹੈ ਪਰਮਾਨੈਂਟ ਦਾ ਗਿਆਨ ਕਿਸੇ ਚੀਜ਼ ਦਾ ਪਰਮਾਨੈਂਟ ਨੇ ਉਹਦੇ ਗੁਣ ਗੁਣ ਪਰਮਾਨੈਂਟ ਨੇ ਤੇ ਗੁਣ ਤਾਂ ਬਹੁਤ ਨੇ ਗੁਣ ਬਹੁਤ ਨੇ ਇਸ ਕਰਕੇ ਨੌ ਵੀ ਉਹਦੇ ਬਹੁਤ ਨੇ ਫਿਰ ਕਿਹੜਾ ਜਪਣਾ ਚਾਹੀਦਾ ਗੁਣ ਬੇਅੰਤ ਤੂੰ ਸਾਹਿਬ ਗੁਣੇ ਨਿਧਾਨਾ ਗੁਣਾ ਦਾ ਤੂੰ ਸਮੁੰਦਰ ਹੈ ਖਜ਼ਾਨਾ ਕਿਹੜਾ ਗੁਣ ਤੇਰੇ ਜਪੀਏ ਫਿਰ ਕਿਹੜਾ ਗੁਣ ਚਾਣ ਕਰੀਏ ਜਪਣ ਦਾ ਮਤਲਬ ਚਾਣ ਕਰਨਾ ਨਹੀਂ ਹੁੰਦਾ ਜਪਣ ਦਾ ਮਤਲਬ ਹੈ ਖੋਜਣਾ ਜਿਹੜੀ ਸਾਡੀ ਭਗਤੀ ਹੈ ਨਾ ਨਾਨਕ ਦੀ ਇਹ ਖੋਜ ਹੈ ਖੋਜ ਦਾ ਨਾ ਭਗਤੀ ਹੈ ਖੋਜ ਵਿੱਚੋਂ ਕੋਈ ਚੀਜ਼ ਲੱਭਦੀ ਹੈ ਨਾ ਖੋਜੋਂ ਨਿਤਨਾਮੀ ਚੀਜ਼ ਲੱਭਦੀ ਹੈ ਸਾਇ ਮੇਰਾ ਨੀਤ ਤਾਂ ਹੀ ਗਿਆ ਖੋਜੀਆਂ ਨੂੰ ਨਿਤ ਨਵੀਂ ਚੀਜ਼ ਲੱਭਦੀ ਹੈ ਕੋਈ ਜਿਹੜੇ ਨਹੀਂ ਖੋਜੀ ਉਹ ਪੁਰਾਣੇ ਹੀ ਵੈਰ ਨੂੰ ਜੋ ਕੀ ਲੱਭਦਾ ਉਹਨਾਂ ਨੂੰ ਮਨੂ ਦੱਸੋ ਕੀ ਨਿਤ ਨਵੀਂ ਚੀਜ਼ ਹੈ ਕੁਛ ਨਹੀਂ ਨਿਤਰਾ ਰਾਮ ਰਾਮ ਕਰਨ ਦੀ ਕੀ ਨਿਤਰਾ ਕੁਛ ਨਹੀਂ ਨਿਤਰਾ ਉਹ ਕਹਿੰਦੇ ਨੇ ਸਾਇਆ ਮੇਰਾ ਨਿਤਰਾ ਸਦਾ ਸਦਾ ਦਾਤਾ ਸਦਾ ਸਦਾ ਦਾਤਾ ਹੈ ਹਮੇਸ਼ਾ ਦਾਤਾ ਦੇਣ ਵਾਲਾ ਖੋਜ ਦੇ ਵਿੱਚ ਨਿਤ ਨਵਾਂ ਗਿਆਨ ਲੱਭ ਰਿਹਾ ਇਸ ਕਰਕੇ ਗਿਆਨ ਨੂੰ ਨਾਮ ਕਹਿੰਦੇ ਖੋਜ ਵਿੱਚੋਂ ਨਿਤ ਨਵਾਂ ਕੀ ਲੱਭਦਾ ਗਿਆਨ ਗਿਆਨ ਨਾਮ ਹੈ ਗੁਰ ਗਿਆਨ ਪਦਾਰਥ ਨਾਮ ਹੈ ਤਾਂ ਕਿ ਖੋਜ ਕਰਨਾ ਭਗਤੀ ਹੈ ਗੁਰਬਾਣੀ ਦੇ ਵਿੱਚ ਖੋਜ ਕਿਹਦੀ ਕਰਨੀ ਹੈ ਸਵਾਲ ਹੋਣੇ ਹੈ ਸਾਇਦਾਨ ਵੀ ਖੋਜ ਕਰਦੇ ਨੇ ਨਿਤਨਾਮ ਗਿਆਨ ਲੱਭਦਾ ਸਾਇਦਾਰ ਖੋਜ ਕਰਦਾ ਤਾਂ ਹੀ ਕੁਝ ਲੱਭਦਾ ਨਿਤਨਾਮ ਖੋਜ ਆਤਮਾ ਦੀ ਕਰਦੇ ਆਪਣੀ ਕੋ ਨਾਨਕ ਮਨ ਆਪਾ ਚੀਨੇ ਮਿਟੇ ਨਾ ਭਰਮ ਕੀ ਖੋਜ ਆਤਮਾ ਦੀ ਕਰਦੇ ਵੀ ਆਤਮਾ ਕੀ ਹੈ ਸਾਨੂੰ ਆਪਣੇ ਬਾਰੇ ਨਹੀਂ ਪਤਾ ਮੈਂ ਕੀ ਹਾਂ ਸਰੀਰ ਸਮਝਦੇ ਆਪਣੇ ਆਪ ਜੋ ਦੇਖ ਰਹੇ ਆ ਸ਼ੀਸ਼ੇ ਦੇਖ ਰਹੇ ਮੈਂ ਆਪਣਾ ਮੂੰਹ ਦੇਖ ਰਿਹਾ ਜਦੋਂ ਨਿਕਲ ਕੇ ਸਰੀਰ ਤੋਂ ਜਾਏਗਾ ਮੂੰਹ ਲੈ ਜੀ ਮੈਂ ਨਾਲ ਲੈ ਜਾਏਗਾ ਨਾਲ ਜੇ ਤੇਰਾ ਵੀ ਲੈ ਜਾਂਦਾ ਜਿਹੜਾ ਸਰੀਰ ਛੱਡ ਕੇ ਲੈ ਜਾਂਦਾ ਮੂੰਹ ਫਿਰ ਨੱਕ ਲੈ ਜਾਂਦਾ ਨਾਲ ਅੱਖਾਂ ਲੈ ਜਾਂਦਾ ਨਾਲ ਉਹਦੀਆਂ ਨਹੀਂ ਅੱਖਾਂ ਭਲੇਖਾ ਆਹੀ ਵਰਗ ਉਹਦੇ ਕੋਲ ਦੇਖਣ ਸ਼ਕਤੀ ਸੀ ਇਹਨਾਂ ਅੱਖਾਂ ਦੀ ਉਹਦੇ ਕੋਲ ਸੁਣਨ ਸ਼ਕਤੀ ਸੀ ਨੱਕ ਦੀ ਸ਼ਕਤੀ ਹੈ ਉਹਦੇ ਕੋਲ ਸ਼ਕਤੀਆਂ ਹੀ ਨੇ ਅੱਖਾਂ ਉਹਦੀਆਂ ਨਹੀਂ ਹਨ ਅੱਖਾਂ ਬਾਝੋਂ ਵੇਖਣਾ ਉਹ ਬਿਨਾਂ ਅੱਖਾਂ ਦੇ ਵੀ ਦੇਖ ਸਕਦਾ ਹੈ ਬਿਨ ਕੰਨੀ ਸੁਣਨਾ ਕੰਨਾਂ ਦੇ ਬਿਨਾਂ ਵੀ ਸੁਣ ਸਕਦਾ ਹੈ ਉਹਦੇ ਕੋਲ ਸਰਪਣ ਸ਼ਕਤੀ ਹੈ ਸਰਪਣ ਕਹਿੰਦੇ ਨੇ ਇਹ ਕਾਰਨ ਹੈ ਉਹ ਸਰਪਣ ਨੇ ਉਹਦੇ ਤਾਂ ਸਰਪਣ ਨੇ ਸ਼ਰਵਣੀ ਸੁਣੀਏ ਗੁਰਨਾਮ ਕੰਨਾਂ ਤੋਂ ਬਾਅਦ ਸੁਣੀਏ ਕੰਨਾਂ ਤੋਂ ਬਿਨਾ ਸੁਣੀਏ ਤੁਰਕੀ ਬਾਣੀ ਕੰਨਾਂ ਨਾਲ ਸੁਣਦੇ ਸੁਣਦੇ ਕੰਨਾਂ ਤੋਂ ਬਿਨਾ ਸੁਣਨ ਤੱਕ ਪਹੁੰਚਣਾ ਇਹ ਗੁਰਬਾਣੀ ਕੰਨਾਂ ਨਾਲ ਸੁਣੂਗੀ ਇੱਥੋਂ ਸ਼ੁਰੂ ਕਰਕੇ ਕੰਨਾਂ ਤੋਂ ਬਿਨਾ ਤੱਕ ਜਦੋਂ ਇਹਦੀ ਲੋੜ ਨਹੀਂ ਸਾਨੂੰ ਰਹਿਣੀ ਜੋ ਗੁਰਬਾਣੀ ਸੁਣਨੀ ਸੁਣ ਲਈ ਜੋ ਸਮਝਣਾ ਸੀ ਸਮਝ ਲਿਆ ਉਦੋਂ ਬਾਅਦ ਉਹ ਬਾਣੀ ਬਿਨਾ ਕੰਨਾਂ ਤੋਂ ਸੁਣਨੀ ਇਹਦੇ ਨਾਲ ਟਿਕਾਉ ਹੋਣਾ ਸਿਰਫ ਇਹਦੇ ਨਾਲ ਸਿਰਫ ਟਿਕਾਉ ਹੋਣਾ ਆਪਾਂ ਛੀਨਣਾ ਇਹਦੇ ਨਾਲ ਆਪਾਂ ਛੀਨਿਆ ਗਿਆ ਟਿਕਾਉ ਆ ਗਿਆ ਜਿਉਂ ਜਿਉਂ ਆਪੇ ਦੀ ਸਮਝ ਆਊਗੀ ਗੁਰਬਾਣੀ ਤੋਂ ਉਵੇਂ ਉਵੇਂ ਟਿਕਾਉ ਹੋਈ ਜਾਊਗੀ ਜਦ ਕਿ ਅਬਰ ਕਾਜ ਤੇਰੇ ਕਿਤੇ ਨਾ ਕਾਮ ਆ ਆਮ ਆਦਮੀ ਨੂੰ ਕਹੂਗਾ ਗਲਤ ਹੈ ਗੁਰਬਾਣੀ ਜੋ ਵੀ ਜਿਹੜੇ ਕੰਮ ਕਰਦੇ ਉਹ ਦੇ ਕੰਮ ਆਉਂਦੇ ਸਾਡੇ ਹੀ ਆਉਂਦੇ ਜੇ ਕੋਈ ਕਮਾਈ ਕਰਦਾ ਕਿਸੇ ਦੇ ਕੰਮ ਨੂੰ ਵੀ ਉਹਦੇ ਹੀ ਆਉਂਦੀ ਹੈ ਗੁਰਬਾਣੀ ਕਹਿੰਦੀ ਆਪਰ ਕਾਜ ਤੇਰੇ ਤੇ ਨਾ ਕੰਮ ਮਿਲ ਸਾਧ ਸੰਗਤ ਭਜ ਕੇ ਬਣਾ ਸਾਧ ਸੰਗਤ ਦਾ ਮਲਾਪ ਆਰ ਕੇਵਲ ਨਾਮ ਨਾਲ ਜੁੜਨਾ ਇਹੀ ਤੇਰੇ ਕੰਮ ਹੈ ਬਾਕੀ ਨਹੀਂ ਉਹ ਕਹਿੰਦਾ ਹੁਣ ਮੈਂ ਜੇ ਕੰਮ ਕੀਤਾ ਤਾਂ ਮਕਾਨ ਬਣਾ ਲਿਆ ਮੇਰੇ ਕੰਮ ਆਉਂਦਾ ਕੀ ਦਿਓ ਉਹ ਕੰਮ ਆਉਂਦਾ ਸਰੀਰ ਦੇ ਤੇਰੇ ਨਹੀਂ ਹੁੰਦਾ ਤੇਰੇ ਖਾਤਾ ਦਾ ਮਕਾਨ ਦੇ ਕੇ ਭੇਜੇ ਤੈਨੂੰ ਤਾਂ ਸਰੀਰ ਉਹਨੇ ਪਹਿਲਾਂ ਹੀ ਤੈਨੂੰ ਤਾਂ ਸਰੀਰ ਪਹਿਲੇ ਦੇ ਕੇ ਭੇਜੇ ਮਕਾਨ ਇਹ ਜਾਨਵਰ ਕਿਉਂ ਨਹੀਂ ਬਣਾਉਂਦੇ ਮਕਾਨ ਉਹਨਾਂ ਨੂੰ ਪਤਾ ਸਮਝ ਆਵੇ ਸਾਡੇ ਕੋਲ ਹੈਗਾ ਮਕਾਨ ਆਦਮੀ ਉਹਦਾ ਘਰ ਵਾਲਾ ਬਣਾਉਂਦਾ ਮਕਾਨ ਹੋਰ ਜੇ ਇੰਨੀਆਂ ਜੂਨਾਂ ਨੇ ਉਹ ਗੱਲ ਨਹੀਂ ਬਣਾਉਂਦੀ ਉਹਨਾਂ ਨੂੰ ਸਮਝ ਇਹਦੀ ਥੋੜੀ ਜਿਹੀ ਅਕਲ ਜ਼ਿਆਦਾ ਖਰਾਬ ਕਰ ਗਈ ਅਕਲ ਵੀ ਖਰਾਬ ਕਰ ਜਾਂਦੀ ਹੈ ਨਾ ਇਹਨੇ ਘਰ ਬਣਾ ਲਿਆ ਨਾ ਘਰ ਦਾ ਸਰੀਰ ਹੈ ਸੀ ਇਹਦਾ ਸਰੀਰ ਤੋਂ ਨਿਕਲ ਕੇ ਜਾਊ ਨਾ ਸਰੀਰ ਹੈ ਘਰ ਸੀ ਫਿਰ ਅਗਲਾ ਜਨਮ ਇਹਦਾ ਦੇ ਕੇ ਇਹਦਾ ਦੇ ਕੇ ਭੇਜਿਆ ਉਹ ਘਰ ਜੇ ਘਰ ਦਾ ਬਣਾਉਂਦੇ ਤਾਂ ਜਨਮ ਲਈ ਵੀ ਅਗਲਾ ਜਨਮ ਨਹੀਂ ਰਹਿਣ ਜਮਾਨ ਕਿਤੇ ਨਾਲ ਹੈ ਜੰਗਲ ਦਾ ਹਮ ਗਏ ਫਿਰ ਘਰ ਛੱਡ ਕਿੱਥੇ ਜੰਗਲ ਕਰ ਲੂਗੇ ਭੰਦੀ ਭਗਤੀ ਕਰਨ ਵਿੱਚ ਜੰਗਲ ਜਾਂਦਾ ਜਿਵੇਂ ਜੇ ਨਾਮਕਾਰ ਬਣਾ ਕੇ ਰਹੇ ਫਿਰ ਉਹ ਕਰੇ ਕੀ ਮਤਲਬ ਕਰੇ ਨਹੀਂ ਕੀ ਭਲੇਖਾ ਪਿਆ ਉਹ ਘਰ ਦਾ ਭਲੇਖਾ ਤਾਂ ਪਿਆ ਅਬਰ ਕਾਜ ਤੇਰੇ ਕਿਤੇ ਨਾ ਕਾਮ ਕਰਨ ਨਾਲ ਨਹੀਂ ਜਾਣਾ ਤੇਰੇ ਜਾਂ ਤੈਂ ਨਿਕਲ ਕੇ ਜਾਣਾ ਦੁਕਾਨ ਨਾਲ ਲੈ ਜਾਏਗਾ ਤੇਰੇ ਜਿਸ ਕੰਮ ਆਇਆ ਮਕਾਨ ਬਣਾਇਆ ਜੋਬ ਦੀ ਲੋੜ ਤਾਂ ਸੀਗੀ ਲੋੜ ਦੀ ਗੱਲ ਨਹੀਂ ਹੈ ਗੱਲ ਹੈ ਤੇਰੇ ਕੀ ਕੰਮ ਤੂੰ ਆਪਣੇ ਵਾਸਤੇ ਕੀ ਕੀਤਾ ਸਰੀਰ ਦੇ ਕੰਮ ਸਰੀਰ ਦੇ ਕੰਮ ਤਾਂ ਆਇਆ ਆਰਾਮ ਆਇਆ ਰਾਤ ਨੂੰ ਠੰਡ ਦੇ ਬਚਾਓ ਹੋਇਆ ਧੁੱਪ ਦੇ ਬਚਾਓ ਹੋਇਆ ਖਾਣ ਪੀਣ ਦਾ ਸਮਾਨ ਰੱਖ ਕੇ ਜਿੰਦਾ ਕੁੰਡਾ ਲਾਤਾ ਮੇਰੇ ਵਾਲੇ ਆਏ ਤਾਂ ਉਹ ਬਿਠਾੜ ਤੇ ਇਹ ਤਾਂ ਠੀਕ ਹੈ ਪਰ ਆਤਮਾ ਦੇ ਕੀ ਕੰਮ ਆਇਆ ਆਤਮਾ ਨੇ ਆਪਣਾ ਜੋ ਕਰਨਾ ਹੈ ਉਹ ਛੱਡ ਕੇ ਮਕਾਨ ਬਣਾਇਆ ਤੂੰ ਕਰ ਲੈ ਉਹ ਆਪਣਾ ਨੁਕਸਾਨ ਕਰੇ ਤਾਂ ਬਿਨਾ ਇਹ ਬਣਾਉਂਦਾ ਫਿਰ ਠੀਕ ਦੋਏ ਕੰਮ ਇਕੱਠੇ ਕਰਦਾ ਅਸਰ ਕੰਮ ਨੂੰ ਵਿਸਾਰ ਕੇ ਨਕਲ ਕੰਮ ਕੀਤਾ ਪੜ੍ਹ ਭੇਜਿਆ ਬੱਚਾ ਪੜਦਾ ਵੀ ਹੈ ਖੇਡਦਾ ਵੀ ਹੈ ਜੇ ਸਿਰਫ ਖੇਡੇ ਪੜਨਾ ਛੱਡ ਦੇਵੇ ਫਿਰ ਕੀ ਫਿਰ ਹੋਇਆ ਖੇਡਾਂ ਸਕੂਲ 'ਚ ਹੈ ਪਰ ਖੇਡਣ ਵਾਸਤੇ ਨਹੀਂ ਭੇਜਿਆ ਉਹਨੂੰ ਪੜ੍ਹਨ ਵਾਸਤੇ ਭੇਜਿਆ ਖੇਡਣਾ ਵੀ ਜ਼ਰੂਰੀ ਹੈ ਇੱਥੇ ਆ ਜ਼ਰੂਰੀ ਹੈ ਖੇਡ ਵੀ ਖੇਡਣੀ ਜ਼ਰੂਰੀ ਹੈ ਖੇਡ ਹੈ ਜਗਤ ਤਮਾਸ਼ਾ ਦਾ ਖੇਡ ਹੈ ਜੇ ਤਾਂ ਖੇਡ ਨੂੰ ਖੇਡ ਮੰਨ ਕੇ ਖੇਡਦਾ ਫਿਰ ਤਾਂ ਪੜ ਲੂਗਾ ਜੋ ਮੈਡਲ ਲੈਣ ਨੂੰ ਵੜਦਾ ਫਿਰ ਪੜਦਾ ਨਹੀਂ ਹੈ ਜਿਹੜੇ ਨੇ ਮੈਡਲ ਲੈਣਾ ਗੋਲਡ ਮੈਡਲ ਫਿਰ ਨਹੀਂ ਪੜਦਾ ਕੋ ਨੂੰ ਫਿਰ ਖੇਡੋ ਲੈ ਜਾਊਗਾ ਸਾਡਾ ਕੰਪੀਟੀਸ਼ਨ ਮੈਡਲ ਵਾਲਾ ਹੋ ਗਿਆ ਖੇਡ ਦਾ ਅਸਲ ਕੰਮ ਛੱਡਦਾ ਪਤਾ ਨਹੀਂ ਆ ਜਿਹੜੀ ਰੇਸ ਹੈ ਮਾਇਆ ਦੀ ਮਾਇਆ ਚ ਕੋਣ ਮੂਰੇ ਜਾਊਗਾ ਜਦੋਂ ਇਹ ਰੇਸ ਚ ਖੇਡ ਫਿਰ ਖੇਡ ਖੇਡ ਨਹੀਂ ਰਹੀ ਫਿਰ ਗਲ ਦੀ ਫਾਸੀ ਬਣ ਗਈ ਉਹ ਖੇਡ ਦਾ ਗਲੇ ਦੀ ਫਾਸੀ ਬਣ ਗਈ ਜਿਹੜੇ ਲੋਕ ਰੇਸਾਂ ਲਾਉਂਦੇ ਨੇ ਉਹਨਾਂ ਦੀ ਅੰਦਰ ਮਸ਼ੀਨਰੀ ਖਰਾਬ ਹੋ ਜਾਂਦੀ ਬੁਢਾਪੇ ਨਾਲ ਤੋਂ ਜ਼ਿਆਦਾ ਭੱਜਦੇ ਨੇ ਜ਼ਿਆਦਾ ਸਰੀਰ ਤੇ ਕੰਮ ਲੈਂਦੇ ਨੇ ਨਸ਼ੇ ਖਾ ਕੇ ਕੰਮ ਲੈਂਦੇ ਨੇ ਖਰਾਬ ਤਾਂ ਹੋਣਾ ਹੀ ਆ ਉਹਦਾ ਤਾਂ ਨਸ਼ਾ ਹੈ ਹੁੰਦਾ ਮੈਂ ਫਾਸੀ ਜਾਣਾ ਮੈਂ ਪਹਿਲਾ ਨੰਬਰ ਲੈਣਾ ਮੈਂ 올ਡ ਮੈਡਲ ਲੈਣਾ ਬਾਅਦ ਵਿੱਚ ਸਰੀਰ ਖਰਾਬ ਹੋ ਜਾਂਦਾ ਇਹ ਜਿਹੜਾ ਕੰਮ ਹੈ ਅਸੀਂ ਐਕਸਟ੍ਰੀਮ ਤੱਕ ਚਲੇ ਗਏ excess of everything is bad ਇੱਕ ਲਿਮਟ ਤੱਕ ਹੈ ਖੇਡ ਜੇ ਲਿਮਟ ਦੇ ਵਿੱਚ ਰਹੇ ਸਿਰਫ ਸੇਤ ਦੀ ਡਿਵੈਲਪਮੈਂਟ ਵਾਸਤੇ ਜੇ ਖੇਡਦਾ ਫਿਰ ਠੀਕ ਹੈ ਜੇ ਸੇਤ ਨੂੰ ਨੁਕਸਾਨ ਕਰਨ ਵਾਸਤੇ ਖੇਡਦਾ ਫਿਰ ਉਹ ਖੇਡ ਵੀ ਬੇਕਾਰ ਹੈ ਫਿਰ ਖੇਡ ਕਰਦੀ ਤਾਂ ਗੜੇ ਦਾ ਜਜਾਲ ਹੋਗੀ ਸੰਸਾਰ ਦੇ ਬਿਨਾ ਨਹੀਂ ਸੀ ਸਰਦਾ ਇਹ ਠੀਕ ਹੈ ਸਾਈ ਸੰਸਾਰ ਚ ਆਇਆ ਸੰਸਾਰ ਚ ਕੁਝ ਖੱਟਣ ਵਾਸਤੇ ਆਇਆ ਸਕੂਲ ਚ ਕੁਝ ਖੱਟਣ ਵਾਸਤੇ ਪੜਨ ਵਾਸਤੇ ਗਿਆ ਉਹ ਤਾਂ ਖਟਿਆ ਨੇ ਜੋ ਚੀਜ਼ ਸਕੂਲ ਚ ਦਾਖਲ ਹੋਇਆ ਸੀ ਬਚਪਨ ਚ ਉਹ ਮਿਸ਼ਨ ਤਾਂ ਛੱਡ ਦਿੱਤਾ ਫਿਰ ਸਵਾਲ ਉਹ ਮਿਸ਼ਨ ਤੇ ਰਿਹਾ ਕਾਇਮ ਉਹ ਮਿਸ਼ਨ ਤੇ ਕਾਇਮ ਨਹੀਂ ਅਵਰ ਕਾਜ ਤੇਰੇ ਕਿਸੇ ਨਾਲ ਸੰਬੰਧ ਨਹੀਂ ਜੇ ਤੂੰ ਅਸਲ ਕੰਮ ਛੱਡ ਕੇ ਨਾਮ ਛੱਡ ਕੇ ਹੋਰ ਕੁਝ ਕਮਾਈ ਕਰੇਗਾ ਸੰਸਾਰੀ ਧਨ ਦੀ ਕਮਾਈ ਕਰੇਗਾ ਨਾਮ ਧਨ ਤੋਂ ਬਿਨਾ ਉਹ ਤੇਰੇ ਕੰਮ ਨਹੀਂ ਆਉਣਾ ਤੇਰੇ ਪੁੱਤ ਪੋਤਿਆਂ ਦੇ ਕੰਮ ਆਈ ਬਾਅਦ ਅਸਲ ਕੰਮ ਦਾ ਪਤਾ ਨਹੀਂ ਸੀਗਾ ਜੀ ਉਹ ਇਹ ਨਹੀਂ ਹੈ ਦੱਸਣ ਤਾਂ ਹੀ ਦੱਸੇ ਜੇ ਪਤਾ ਨਹੀਂ ਸੀ ਇਹ ਦੱਸਿਆ ਹੀ ਹੈ ਜੇ ਪਤਾ ਨਹੀਂ ਸੀ ਤਾਂ ਹੀ ਦੱਸਿਆ ਗੁਰਬਾਣੀ ਨੇ ਦੱਸਿਆ ਹੀ ਹੈ ਜਗਾਇਆ ਹੀ ਹੈ ਜੋ ਪਿੱਛੇ ਪਿੱਛੇ ਹੋ ਗਿਆ ਠੀਕ ਹੈ ਦੱਸਿਆ ਹੀ ਹੈ ਰਿਆ ਕਰ ਰਹੇ ਹਨ ਤੂੰ ਇਹ ਗਲਤ ਹੈ ਆਪ ਨਾਲ ਕਰ ਹੁਣ ਅਵਰ ਕਾਜ ਕਰਦਾ ਹੈ ਤੇਰੇ ਕਿਤੇ ਨਾ ਕੰਮ ਹੁਣ ਇਹ ਆਮ ਆਦਮੀ ਕਹੂਗਾ ਵੀ ਮੇਰੇ ਕਿਉਂ ਨਹੀਂ ਕੰਮ ਵੀ ਮੇਰੇ ਹੀ ਕੰਮ ਹੈ ਸਾਡੀ ਬੋਲੀ ਅਨੁਸਾਰ ਤਾਂ ਮੇਰੇ ਹੀ ਕੰਮ ਹੈ ਸੰਸਾਰ ਦੀ ਬੋਲੀ ਅਨੁਸਾਰ ਇਹ ਗੱਲ ਗਲਤ ਹੈ ਅਵਰ ਕਾਜ ਤੇ ਪਰ ਜਦ ਅਸੀਂ ਦੇਖਦੇ ਹਾਂ ਉਹਨੂੰ ਵਿਚਾਰ ਕਰਕੇ ਫਿਰ ਗੱਲ ਠੀਕ ਬਣ ਜਾਂਦੀ ਹੈ ਇਸ ਕਰਕੇ ਗੁਰਬਾਣੀ 'ਚ ਬਹੁਤ ਕੁਝ ਸੰਸਾਰ ਨੂੰ ਠੀਕ ਨਹੀਂ ਲੱਗਦਾ ਵਿਦਵਾਨਾਂ ਨੂੰ ਠੀਕ ਨਹੀਂ ਲੱਗਦਾ ਉਹ ਕਹਿੰਦਾ ਇਹ ਤਾਂ ਉਲਟ ਪੜਾਈ ਪੜਾਉਂਦੇ ਨੇ ਉਹਨਾਂ ਨੂੰ ਸਾਰੀ ਬਾਣੀ ਉਲਟ ਲੱਗਦੀ ਹੈ ਹੈ ਉਹ ਆਪ ਉਲਟ ਇਸ ਕਰਕੇ ਖੋਜ ਹੈ ਸੰਸਾਰ ਖੋਜ ਕਰਦਾ ਹੈ ਮੈਟਰ ਦੀ ਕਰਦਾ ਹੈ ਕੁਝ ਤਰੱਕੀ ਕਰ ਰਿਹਾ ਜਿਨ੍ਹਾਂ ਨੇ ਆਤਮਾ ਦੀ ਖੋਜ ਕੀਤੀ ਉਹ ਆਤਮਾ ਦੀ ਤਰੱਕੀ ਕਰਕੇ ਆਤਮ ਗਿਆਨ ਉੱਚਾ ਹੋ ਗਿਆ ਉਹਨਾਂ ਦਾ ਆਤਮਿਕ ਲੈਵਲ ਉੱਚਾ ਹੋ ਗਿਆ ਜਿਨ੍ਹਾਂ ਨੇ ਸੰਸਾਰ ਦੀ ਮੈਟਰ ਦੀ ਖੋਜ ਕੀਤੀ ਉਹਨਾਂ ਨੇ ਆਪਣਾ ਇਧਰ ਤਰੱਕੀ ਕਰ ਲਈ ਐਟਮ ਬੰਬ ਬਣਾ ਲਏ ਟੈਂਕ ਬਣਾ ਲਏ ਤੋਪਾਂ ਬਣਾ ਲਈਆਂ ਹਵਾਈ ਜਹਾਜ਼ ਬਣਾ ਲਏ ਰਾਕਟ ਬਣਾ ਲਏ ਇਧਰ ਵੀ ਤਰੱਕੀ ਕਰ ਲਈ ਪਰ ਇਹ ਤਰੱਕੀ ਜਿਹੜੀ ਸੰਸਾਰ ਦੀ ਹੈ ਇਹ ਵਿਨਾਸ਼ ਕਰਨ ਵਾਲੀ ਜਿਉਂ-ਜਿਉਂ ਤਰੱਕੀ ਕਰਦਾ ਹੈ ਤਿਉਂ-ਤਿਉਂ ਚਿੰਤਾ ਪੈਦਾ ਹੋ ਰਹੀ ਹੈ ਸੰਸਾਰ ਨੂੰ ਆਪਣੀਆਂ ਉਪਲਬਧੀਆਂ ਜੋ ਚਿੰਤਾ ਪੈਦਾ ਹੋ ਰਹੀ ਹੈ ਵੀ ਜੇ ਹਥਿਆਰ ਗੈਰ ਜ਼ਿੰਮੇਵਾਰ ਆਦਮੀ ਦੇ ਹੱਥ ਲੱਗ ਕੇ ਫਿਰ ਕੀ ਹੋਊਗਾ ਜ਼ਿੰਮੇਵਾਰ ਤੁਹਾਡੇ ਤੇ ਕੌਣ ਜਿਹੜੇ ਦੂਏ ਨੂੰ ਗੈਰ ਜ਼ਿੰਮੇਵਾਰ ਕਹਿੰਦੇ ਨੇ ਖੁਦ ਗੈਰ ਜ਼ਿੰਮੇਵਾਰ ਨੇ ਤਿਆਰ ਕਿਉਂ ਕਰਵਾਇਆ ਤੁਸੀਂ ਗੈਰ ਜ਼ਿੰਮੇਵਾਰ ਤਾਂ ਤੁਸੀਂ ਹੋ ਜਿਨ੍ਹਾਂ ਨੇ ਇਹ ਜਿਹੀਆਂ ਚੀਜ਼ਾਂ ਤਿਆਰ ਕਰਵਾਈਆਂ ਪਹਿਲਾਂ ਇਹ ਨਹੀਂ ਸੋਚਿਆ ਵਿਚਾਰਿਆ ਵੀ ਇਹ ਗਲਤ ਪਾਸੇ ਤੁਹਾਨੂੰ ਜਾਣਾ ਨਹੀਂ ਗੈਰ ਜ਼ਿੰਮੇਵਾਰ ਤਾਂ ਤੁਸੀਂ ਹੋ ਤੇ ਤਿਆਰ ਕਰਕੇ ਰੱਖ ਲੈ ਕੋਈ ਵੀ ਆਦਮੀ ਕਿਸੇ ਟਾਈਮ ਗੈਰ ਗੈਰ ਜ਼ਿੰਮੇਵਾਰ ਗੁੱਸਾ ਆਇਆ ਆਦਮੀ ਗੈਰ ਜ਼ਿੰਮੇਵਾਰ ਹੋ ਜਾਂਦਾ ਪਰ ਗੁੱਸਾ ਕਿਦਰ ਵੀ ਆ ਜਾਂਦਾ ਆਦਮੀ ਗੁੱਸਾ ਆਇਆ ਜਿਹੜੇ ਗੈਰ ਜ਼ਿੰਮੇਵਾਰ ਹੋ ਜਾਂਦਾ ਕੌਣ ਗੈਰ ਜ਼ਿੰਮੇਵਾਰ ਹੈ ਕੌਣ ਨਹੀਂ ਹੈ ਤਾਂ ਫੈਸਲਾ ਕੌਣ ਕਰੂਗਾ ਕਰੋਧ ਹੈ ਕਿਸੇ ਨੂੰ ਵੀ ਆ ਗਿਆ ਗੈਰ ਜ਼ਿੰਮੇਵਾਰ ਹੋ ਗਿਆ ਜਦ ਗੈਰ ਜ਼ਿੰਮੇਵਾਰ ਕਿਹਨੇ ਕਾਦ ਹੋ ਜਾਣਾ ਇਹ ਨਹੀਂ ਇਹਦੀ ਗਰੰਟੀ ਕਿਹਦੇ ਕੋਲ ਹੈ ਕਿਸੇ ਕੋਲ ਗਰੰਟੀ ਨਹੀਂ ਇਸ ਗੱਲ ਦੀ ਵਾਜਪਾਈ ਨੂੰ ਸਭ ਤੋਂ ਕਹਿੰਦੇ ਸੀਗੇ ਵੀ ਨਰਮ ਫੌਜਾਂ ਰਾਤੀਆਂ ਜਾ ਕੇ ਉੱਥੇ ਰਾਤੀਆਂ ਜਾ ਕੇ ਆ ਇੱਕ ਤੇ ਲੜਾਈ ਝੜ ਸਕਦੀ ਸੀ ਉਹਦਾ ਅਮਰੀਕਾ ਵਾਲਿਆਂ ਨੇ ਸਮਝਾਇਆ ਵੀ ਇਹ ਰਸਤਾ ਗਲਤ ਹੈ ਅੱਜ ਫੌਜਾਂ ਨਹੀਂ ਲਾਈਆਂ ਅੱਜ ਅਸੀਂ ਸਭ ਕਾਮਯਾਬ ਅੱਜ ਬਗੈਰ ਫੌਜਾਂ ਦੇ ਖਰਚ ਕਰੇ ਤੇ ਅੱਜ ਪ੍ਰੈਸ਼ਰ ਤੇ ਵਿੱਚ ਪਾਕਿਸਤਾਨ ਉਹਦਾ ਰਿਜ਼ਲਟ ਕੀ ਹੋਇਆ ਫਾਇਦਾ ਕੀ ਹੋਇਆ ਗੁੱਸਾ ਆ ਗਿਆ ਨਾ ਭਾਈ ਨੂੰ ਵੀ ਗੁੱਸਾ ਆ ਗਿਆ ਗੁੱਸਾ ਆਣਾ ਸੁਭਾਅ ਗੱਲ ਹੈ ਗੁੱਸਾ ਕਿਸੇ ਨੂੰ ਵੀ ਆ ਸਕਦਾ ਉਹਨਾਂ ਨੇ ਵੀ ਪਾਰਲੀਮੈਂਟ ਦਾ ਅਟੈਕ ਕੀਤਾ ਤੇ ਗੁੱਸਾ ਉਹਨਾਂ ਨੂੰ ਦਸਮ ਪਾਸ਼ਾ ਕਹਿੰਦਾ ਜਵਾ ਰੋਜ਼ ਜਾਗਾ ਜਵਾ ਬਾਣ ਲੱਗਾ ਤਵੇ ਰੋਜ਼ ਜਾਗੇ ਰੋਜ਼ ਜਾਗੇ ਹੁੰਦਾ ਜੇ ਬਾਣ ਲੱਗਦਾ ਰੋਜ਼ ਜਾਗਣਾ ਕੁਦਰਤੀ ਗੱਲ ਹੈ ਸਾਰਿਆਂ ਨੂੰ ਵੀ ਜਾਗਦਾ ਇਹ ਤਾਂ ਕੁਦਰਤੀ ਗੱਲ ਹੈ ਗੁੱਸਾ ਆਉਣਾ ਰਾਮਚੰਦਰ ਨੂੰ ਗੁੱਸਾ ਆਇਆ ਲੰਕਾ ਫੂਕਦੀ ਜਾ ਕੇ ਅਵਤਾਰ ਸੀ ਕ੍ਰਿਸ਼ਨ ਨੂੰ ਗੁੱਸਾ ਆਇਆ ਅਰਜਨ ਕਹਿੰਦਾ ਮੈਂ ਜੰਗ ਨਹੀਂ ਕਰਨਾ ਕਹਿੰਦਾ ਕਰਨਾ ਪੂ ਜੰਗ ਕਰਾਇਆ ਉਹਦੇ ਸਾਰਾ ਕੁਝ ਤਸਤ ਕਰਦਾ ਅਵਤਾਰ ਸੀ ਜੇ ਤਸਤ ਕਰਦਾ ਹੀ ਗੁੱਸੇ ਦੀ ਗੱਲ ਜ਼ਿੰਮੇਵਾਰੀ ਹੈ ਤਾਂ ਫਿਰ ਕ੍ਰਿਸ਼ਨ ਕਿਹੜਾ ਜ਼ਿੰਮੇਵਾਰ ਹੈ ਕ੍ਰਿਸ਼ਨ ਕਿਹੜਾ ਜ਼ਿੰਮੇਵਾਰ ਹੈ ਲੈ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਇਹਦੇ ਨਾਲ ਹੀ ਇਹ ਮੂਰਖਾਂ ਦਾ ਕੰਮ ਹੈ ਇਹ ਵਿਦਵਾਨਾਂ ਦਾ ਕੰਮ ਹੈ ਗੈਰ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਦੀ ਗੱਲ ਤਾਂ ਉਹਦੀ ਘੇੜ ਹੈ ਪਰਮੇਸ਼ਰ ਦੀ ਖਬਰਾਂ ਨੇ ਉਹ ਤੇ ਕਿਸੇ ਨੇ ਕੀ ਕਰਾ ਲੈਣਾ ਇਹ ਜ਼ਿੰਮੇਵਾਰਾਂ ਤੋਂ ਕੋਈ ਇਹੋ ਜਿਹਾ ਕੰਮ ਕਰਾ ਲੈਣਾ ਜਿਹੜੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਨੇ ਕਦੇ ਇਹਨਾਂ ਤੋਂ ਉਹ ਕੰਮ ਕਰਾ ਲੈਣਾ ਕਿਉਂ ਇਹ ਲੋਕ ਬਾਣਾ ਨਹੀਂ ਮੰਨਦੇ ਇਹਨਾਂ ਨੂੰ ਇਹ ਪਤਾ ਵੀ ਅਸੀਂ ਕਰਦੇ ਆ ਸਾਡੇ ਪਿੱਛੇ ਕੋਈ ਸ਼ਕਤੀ ਸਾਥੋਂ ਕਰਾ ਰਹੀ ਹੈ ਇਸ ਗੱਲ ਨੂੰ ਨਹੀਂ ਮੰਨਦੇ ਬਸ ਭਗਤ ਇਸ ਗੱਲ ਨੂੰ ਮੰਨਦੇ ਨੇ ਗੁਰੂ ਇਸ ਗੱਲ ਨੂੰ ਮੰਨਦੇ ਨੇ ਕਹਿੰਦੇ ਇਹਨਾਂ ਜਨਤਾ ਅਗੇ ਬਸ ਇਹ ਤਾਂ ਸਭ ਚੱਲੇ ਇਹ ਤਾਂ ਉਹਦੇ ਚਲਾਏ ਚੱਲਦੇ ਨੇ ਇਹਨਾਂ ਕੌਣ ਗੈਰ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਇਹ ਤਾਂ ਸਾਰੀ ਖੇਡ ਉਹਦੇ ਹੱਥ 'ਚ ਇਸ ਕਰਕੇ ਉਹਦਾ ਕੋਈ ਨਾਮ ਨਹੀਂ ਹੈ ਨਮਸਤੰ ਨਿਰਨਾਮੇ ਜਾਂ ਨਾਮ ਕੋਈ ਨਹੀਂ ਤੇ ਜਪਦੇ ਕੀ ਨੇ ਜਿਹੜੇ ਜਪਦੇ ਨੇ ਕਿਉਂ ਜਪਦੇ ਨੇ ਹੁਣ ਸਵਾਲ ਹੈ ਉਹਨਾਂ ਜੋ ਕੋਈ ਵੀ ਖੋਜੀ ਨਹੀਂ ਹੈ ਸੁਣ ਲਿਆ ਨਾਮ ਜਪਣਾ ਨਾਮ ਨੂੰ ਉਹ ਜਿਵੇਂ ਸੰਸਾਰੀ ਨਾਮ ਹੈ ਨਾਮ ਜਿਹਨੂੰ ਆਪਾਂ ਕਹਿੰਦੇ ਹਾਂ ਇਹਨੂੰ ਨਾਮ ਸਮਝ ਲਿਆ ਪਰਮਾਤਮਾ ਦੇ ਨਾਮ ਲੋਕਾਂ ਨੇ ਰੱਖੇ ਨੇ ਉਹ ਰਟਣ ਲੱਗੇ ਉਹ ਉਚਾਰਨ ਲੱਗੇ ਇਹ ਨਾਮ ਜਪਣਾ ਖੋਜੀ ਨਹੀਂ ਹਨ ਉਹਨਾਂ ਜੋ ਕੋਈ ਵੀ ਖੋਜੀ ਨਹੀਂ ਹੈ ਜਿਹੜੇ ਖੋਜੀ ਨੇ ਉਹਨਾਂ ਨੇ ਕੁਝ ਹੋਰ ਦੱਸਿਆ ਜਿਹੜੇ ਖੋਜੀ ਨਹੀਂ ਉਹ ਕੀ ਨੇ ਉਹ ਬਾਦੀ ਨੇ ਜੇ ਉਹਨਾਂ ਨੂੰ ਸਮਝਾਈਏ ਬਾਦੀ ਕੌਣ ਹੁੰਦਾ ਜੇ ਉਹਨੂੰ ਜਿਹੜਾ ਸਮਝੇ ਤੇ ਨਾ ਸਮਝਾਏ ਤੇ ਨਾ ਸਮਝੇ ਉਹਨੂੰ ਬਾਦੀ ਕਹਿੰਦੇ ਬਾਦੀ ਕੌਣ ਹੁੰਦਾ ਜੇ ਉਹਨੂੰ ਚੰਗੀ ਗੱਲ ਸਮਝਾਈਏ ਨਾ ਮੰਨੇ ਨਾ ਉਹਨੂੰ ਬਾਦੀ ਕਹਿੰਦੇ ਨੇ ਇਸ ਕਰਕੇ ਗੁਰਬਾਣੀ ਕਹਿੰਦੀ ਖੋਜੀ ਉਪਜੈ ਬਾਦੀ ਬਿਨਸੈ ਆਮ ਤੌਰ ਤੇ ਜਿੰਨੇ ਵਿਦਵਾਨ ਨੇ ਬਾਦੀ ਹੁੰਦੇ ਨੇ ਉਹਨਾਂ ਨੇ ਦੂਜੇ ਦੀ ਗੱਲ ਨਹੀਂ ਮੰਨਣੀ ਜੋ ਉਹਨਾਂ ਨੇ ਇੱਕ ਵਾਰ ਫੜ ਲਈ ਨਾ ਨਿਆਣੇ ਉਹ ਚੀਜ਼ ਫਿਰ ਛੱਡਦੇ ਨਹੀਂ ਬੱਚਾ ਯਾਰ ਇਹ ਚੀਜ਼ ਫੜਦਾ ਨਹੀਂ ਜਾਂ ਫਿਰ ਛੱਡਦਾ ਨਹੀਂ ਜੇ ਫੜ ਲਵੇ ਫੇਰ ਛੱਡਦਾ ਉਹ ਐਡਾ ਕਿਸੇ ਚੀਜ਼ ਨੂੰ ਮੰਨਦਾ ਨਹੀਂ ਪਰ ਜੇ ਮੰਨ ਲੈਣ ਫਿਰ ਛੱਡਦੇ ਨਹੀਂ ਗਲਤ ਹੋਵੇ ਭਾਵੇਂ ਕਿੰਨੀ ਉਹ ਗਲਤ ਹੋਵੇ ਉਹ ਇੱਕ ਵਾਰ ਉਹਨਾਂ ਨੇ ਫੜ ਲਈ ਫੇਰ ਨਹੀਂ ਛੱਡਦੇ ਕੋਈ ਸਮਝਾ ਲਵੇ ਇਸੇ ਕਰਕੇ ਬ੍ਰਹਮਾ ਹੂ ਕਾ ਕਹਿਆ ਨਾ ਮਾਨੇ ਕਬੀਰ ਕਹਿੰਦੇ ਕਹਿੰਦਾ ਇਹਦਾ ਜੇ ਬ੍ਰਹਮਾ ਆ ਜਵੇ ਪੰਡਤ ਨੂੰ ਸਮਝਾਉਣ ਬ੍ਰਹਮਾ ਦਾ ਵੀ ਕਿਹਾ ਹੀ ਕਿਉਂਕਿ ਬ੍ਰਹਮਾ ਨੂੰ ਮੰਨਦੇ ਨੇ ਪੰਡਤ ਕਿ ਵੇਦ ਉਹਨੇ ਰਚੇ ਨੇ ਕਹਿੰਦਾ ਹੁਣ ਜਾਇ ਬ੍ਰਹਮਾ ਆ ਕੇ ਸਮਝਾ ਲਵੇ ਇਹਨਾਂ ਨੂੰ ਇਹ ਨਹੀਂ ਮੰਨਦੇ ਅੱਜ ਗੁਰੂ ਨਾਨਕ ਆ ਕੇ ਸਮਝਾ ਲਵੇ ਸਿੱਖਾਂ ਨੂੰ ਕਦੇ ਨਹੀਂ ਮੰਨਦੇ ਵੀ ਵੈਰੂ ਨਾਮ ਨਹੀਂ ਹੁੰਦਾ ਗੁਰੂ ਨਾਨਕ ਬਾਣੀਓ ਕਹੂ ਆਹੀ ਬਾਣੀ ਦਸੂ ਆ ਕੇ ਹੋਰ ਕੀ ਕਹੂ ਗੁਰੂ ਨਾਨਕ ਇਹ ਕਹੂ ਵੀ ਇਹੀ ਕਹੂ ਹੁਣ ਵੀ ਤਾਂ ਇਹੀ ਕਹਿੰਦੀ ਹੈ ਆਹੀ ਗੱਲ ਉਹਨੇ ਆਖੇ ਜਾਣੀ ਹੈ ਜੇ ਉਹਦਾ ਨਾਲ ਹੁਣ ਮੰਨ ਲੈਣ ਇਹਦਾ ਨਾਮ ਨੂੰ ਕਹਿਣਗੇ ਤੂੰ ਡੁਪਲੀਕੇਟ ਕਹਿਣਾ ਸਬੂਤ ਕੀ ਹੈ ਤੇਰਾ ਤੂੰ ਨਾਮ ਕਰ ਪਹਿਲਾਂ ਤੂੰ ਸਬੂਤ ਦੇ ਵੀ ਤੂੰ ਨਾਮ ਤਾਂ ਦੇਈ ਜਾਵੇ ਸਬੂਤ ਨੂੰ ਦੱਸ ਕੀ ਸਬੂਤ ਕੀ ਸਬੂਤ ਦੌਰਾਨ ਮੈਂ ਨਾਮ ਕਰ ਇਸ ਕਰਕੇ ਇਹਨਾਂ ਦੇ ਇਹਨਾਂ ਨੂੰ ਜਿਹੜਾ ਹੈ ਨਾ ਇਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਪੱਥਰਾਂ ਨੇ ਕਦੇ ਗੱਲੇ ਭਜਣਾ ਨਹੀਂ ਹੁੰਦਾ ਜਿੱਦ ਨਹੀਂ ਕਰੀਦੀ ਪੱਥਰ ਸਮੁੰਦਰ 'ਚ ਵੀ ਪਏ ਨੇ ਦਰਿਆ 'ਚ ਵੀ ਪਏ ਨੇ ਚਾਹੇ ਉਹ ਸਾਰੀ ਉਮਰ ਪਾਣੀ 'ਚ ਰੱਖੋ ਪੱਥਰ ਭਾਰਾ ਮੋਟਾ ਹੋਰ ਹੋ ਜਾਊਗਾ ਪਿਆ ਪਰ ਭਿੱਜਦਾ ਨਹੀਂ ਹੈ ਖਰਦਾ ਨਹੀਂ ਮੋਟਾ ਹੋ ਜਾਂਦਾ ਪਾਣੀ 'ਚ ਪਿਆ ਪੱਥਰ ਪਾਣੀ ਪਿਆ ਸੋ ਵੱਧ ਜਾਂਦਾ ਗੁਰਬਾਣੀ ਦਾ ਪ੍ਰਚਾਰ 240 ਸਾਲ ਦੇ ਲਗਭਗ ਰਿਹਾ ਪਰ ਪੱਥਰ ਭਾਰੀ ਹੋ ਗਏ ਪੰਡਤ ਭਾਰੀ ਹੋ ਗਿਆ ਵਿਰੋਧੀ ਹੁੰਦਾ ਚਲਿਆ ਗਿਆ ਵਿਰੋਧੀ ਹੋ ਗੁਰਮਤ ਦਾ ਵਿਰੋਧੀ ਹੁੰਦਾ ਚਲਿਆ ਐਸੀ ਜਿੱਦ ਫੜੀ ਬਾਈ ਧਾਰੀਆਂ ਦੇ ਨਾਲ ਰਲ ਕੇ ਕੰਨ ਭਰ ਕੇ ਮੁਸਲਮਾਨਾਂ ਨਾਲ ਰਲ ਕੇ ਉੱਥੇ ਹਮਲਾ ਕਰਾ ਅਨੰਦਪੁਰ ਸਾਹਿਬ ਯਾਨੀ ਜੜਾ ਜਤੇਲ ਗੁਰਮਤ ਦੇ ਪੌਲਾ ਰਿਹਾ ਪੰਡਤ ਅਰ ਹੁਣ ਵੀ ਪਾਉਂਦੇ ਨੇ ਆ ਹਿੰਦੂਤ ਵਾਲੇ ਕੌਣ ਨੇ ਕੀ ਹੁੰਦਾ ਹਿੰਦੂਤ ਹਿੰਦੂਤ ਦੀ ਵਿਆਖਿਆ ਕਰ ਉਹ ਹਿੰਦੂਤਵਾ ਜਿਹਨੂੰ ਬਾਣੀ ਨਾ ਕਹਿੰਦੀ ਉਹ ਹਿੰਦੂ ਹਿੰਦੂਤਵਾ ਜਿਹੜਾ ਕਹਿੰਦਾ ਵੀ ਜਿਹਨੇ ਨਾਮ ਸੁਣ ਲਿਆ ਜਿਹੜਾ ਐ ਚੌਥੇ ਵਰਣ ਵਾਲੇ ਨੇ ਜਿਨ੍ਹਾਂ ਨੂੰ ਨੀਚ ਕਹਿੰਦੇ ਨੇ ਜੇ ਉਹਨਾਂ ਨੇ ਨਾਮ ਸੁਣ ਲਿਆ ਉਹਨਾਂ ਦੇ ਸਿੱਕਾ ਢਾਲ ਕੇ ਕੰਨ ਚ ਪਾ ਦੋ ਹਿੰਦੂ ਹਿੰਦੂਤਵ ਹੈ ਕਿ ਇਹ ਵੀ ਸਦੀ ਚ ਪੋਸੀਬਲ ਹੈ ਉਹਨਾਂ ਦਾ ਹੋਇਆ ਦਿਮਾਗ ਖਰਾਬ ਉਹਨਾਂ ਦਾ 5% ਆਦਮੀ ਨਹੀਂ ਹਨ ਉਹ ਹਿੰਦੂ ਨੇ ਜਿਹੜੇ ਉਹਨਾਂ ਦੇ ਫੇਰ ਦੇ ਬਾਹਰ ਆਉਂਦੇ ਨੇ ਉਹਨਾਂ ਦਾ ਖਰਾਬ ਦਿਮਾਗ ਉਹਨਾਂ ਦੇ ਮਗਰ ਤਾਂ 2% ਆਦਮੀ ਵੀ ਨਹੀਂ ਰਹਿਣੇ ਜਦੋਂ ਹਿੰਦੂਤਵ ਦੱਸਦਾ ਵੀ ਹਿੰਦੂਤਵ ਹੁੰਦਾ ਕੀ ਹੈ ਅਜੇ ਲੋਕਾਂ ਨੂੰ ਪਤਾ ਨਹੀਂ ਹੈ ਧਰਮ ਦਾ ਕੰਮ ਹੈ ਅਗਿਆਨੀ ਨੂੰ ਗਿਆਨ ਦੇਣਾ ਕੋਈ ਮੰਨੇ ਕੋਈ ਨਾ ਮੰਨੇ ਤੁਸੀਂ ਕਹਿੰਦੇ ਹੋ ਕਿ ਗਿਆਨ ਇਹਨੂੰ ਸੁਣ ਦੇਣਾ ਨਹੀਂ ਇਹਨੂੰ ਅਗਿਆਨੀ ਰੱਖਣਾ ਇਹ ਤਾਂ ਧਰਮ ਦੇ ਖਿਲਾਫ ਹੈ ਗੱਲ ਪਰਮੇਸ਼ਰ ਨੇ ਤਾਂ ਸਕੂਲ ਖੋਲਿਆ ਤਾਂ ਗਿਆਨ ਦੇਣ ਨੂੰ ਲੋਕਾਂ ਨੂੰ ਤੁਸੀਂ ਕਹਿੰਦੇ ਅਸੀਂ ਗਿਆਨ ਹੋਣ ਨਹੀਂ ਦੇਣਾ ਤੁਸੀਂ ਤਾਂ ਪਰਮੇਸ਼ਰ ਦੀ ਰਾਜਾ ਦੇ ਖਿਲਾਫ ਹੋ ਜਿੱਦਣ ਜੇ ਹਿੰਦੂ ਤੇ ਬੈਠੇ ਨਾ ਹੁੰਦਾ ਹਿੰਦੂ ਤੇ ਕਾਰਨ ਸੀ ਕਿ ਮੁਸਲਮਾਨਾਂ ਦੇ ਥੱਲੇ ਕਰਿਆ ਇਹਨਾਂ ਨੂੰ ਪਰਮੇਸ਼ਰ ਨੇ ਐਸਾ ਭਾਣਾ ਵਰਤਾਇਆ ਮੁਸਲਮਾਨਾਂ ਦਾ ਰਾਜ ਦਾ ਕਰਤਾ ਨਾ ਕਰਤਾ ਕਿਉਂ ਕੀਤਾ ਸੀ ਆਪੇ ਨਹੀਂ ਹੋ ਗਿਆ ਜੇ ਤਾਂ ਰਾਵਣ ਹਾਰ ਗਿਆ ਰਾਮ ਜਿੱਤ ਗਿਆ ਫਿਰ ਤਾਂ ਸੱਚ ਦੀ ਹੋ ਗਈ ਝੂਠ ਤੇ ਵਿਜਾ ਜੇ ਮਾਮਲ ਗੌਰੀ ਜਿੱਤ ਗਿਆ ਫਿਰ ਸੱਚ ਤੇ ਪਾਪ ਦੀ ਜਿੱਤ ਗਈ ਦੇਖੋ ਇਹਨਾਂ ਦਾ ਇਹ ਕਹਿੰਦੇ ਹਾਰ ਦਾ ਹੀ ਝੂਠ ਹੈ ਜੇ ਮਾਮਲ ਗੌਰੀ ਜਿੱਤੇ ਤੁਸੀਂ ਝੂਠੇ ਤੇ ਉਹ ਸੱਚਾ ਦਾ ਉੱਥੇ ਕਹਿੰਦੇ ਨਹੀਂ ਮੰਨਦੇ ਕੋਈ ਫਾਰਮੂਲਾ ਲੋ ਜੇ ਰਾਮ ਜਿੱਤਦਾ ਫਾਰਮੂਲਾ ਹੋ ਰਿਹਾ ਜੇ ਮਾਮਲ ਗੌਰੀ ਜਿੱਤਦਾ ਫਾਰਮੂਲਾ ਹੋ ਰਿਹਾ ਆਪਣੇ ਆਪ ਨੂੰ ਹੁਣੇ ਝੂਠਾ ਬਣਨਾ ਫੇਰ ਨਹੀਂ ਰੱਬ ਦੀ ਕਰਾਮਾਤ ਚ ਤੁਸੀਂ ਝੂਠੇ ਤੇ ਤਾਂ ਇੰਨੇ 100 ਸਾਲ ਮੁਸਲਮਾਨਾਂ ਦੀ ਹਕੂਮਤ ਰਹੀ ਹੁੰਦੇ ਨੇ ਸਚਾਈ ਦੀ ਜਿੱਤ ਹੁੰਦੀ ਹੈ ਸਚਾਈ ਦੀ ਜਿੱਤ ਹੁੰਦੀ ਹੈ ਉੱਥੇ ਫੇਰ ਲਿਖਿਆ ਹੈ ਸਤਮੇਵ ਸਤਮੇਵ ਜਾਇਤ ਸੱਚ ਦੀ ਜਿੱਤ ਹੁੰਦੀ ਹੈ ਮਾਮਦ ਗੌਰੀ ਸੱਚਾ ਸੀ ਤੁਸੀਂ ਝੂਠੇ ਸੀ ਤਾਂ ਜਿੱਤੇ ਸੋਮਨਾ ਦਾ ਮੰਦਰ ਆਇਆ ਸੀ ਝੂਠ ਸੀ ਵਿਚਾਲੇ ਦੇਵਤਾ ਖੜਾ ਤਾਂ ਤਾਂ ਥਲੇ ਡੇਪਿਆ ਝੂਠੇ ਸੀ ਉਹ ਧਰਮ ਦੇ ਨਾਂ ਤੇ ਫਰਾਡ ਸੀ ਹੁਣ ਵੀ ਧਰਮ ਦੇ ਨਾਂ ਤੇ ਕਿਹੜਾ ਫਰਾਡ ਹਟ ਗਿਆ ਸੰਤ ਨੇ ਜਿਹੜੇ ਮਾਲਾ ਦੇ ਸਭ ਫਰਾਡੇ ਕਰਦੇ ਸੀ ਇਹ ਹਿੰਦੂ ਤੇ ਉਹਦੇ ਫਰਾਉਣ ਆਏ ਹੋਏ ਨੇ ਇਹ ਚੋਈ ਆਏ ਹੋਏ ਨੇ ਫਰਾਉਣ ਸਾਰੇ ਆਧਾਰਾਂ ਕੌਣ ਸੀ ਇਹਨਾਂ ਦੇ ਨਾਲ ਖੜਾ ਬਾਜਪਾਈ ਦੇ ਰੋਏ ਅਡਵਾਨੀ ਦੇ ਕੀ ਨਿਕਲਦਾ ਤੋਂ ਨਿਕਲ ਕੀ ਰਿਹਾ ਉਥੋਂ ਸਭ ਨੰਦ ਯਾਰ ਹੋ ਜਾਣਾ ਸਭ ਯਾਰ ਹੋ ਜਾਣਾ ਝੂਠ ਨੂੰ ਸੱਚ ਬਣਾਉਣ ਲੱਗੇ ਮਾਇਆ ਕੀ ਹੈ ਮਾਇਆ ਝੂਠ ਇਹ ਤਾਂ ਮਾਇਆ ਦੇ ਪੁਜਾਰੀ ਨੇ ਮੂਰਤੀ ਦਾ ਪੂਜਾ ਆਦਮੀ ਦੀ ਪੂਜਾ ਮਾਇਆ ਦੀ ਪੂਜਾ ਮਾਇਆ ਦੀ ਪੂਜਾ ਫਿਰ ਖੋਜੀ ਕਿਵੇਂ ਕਰ ਲੂਗਾ ਮਾਇਆ ਦੇ ਪੂਜਾ ਤਾਂ ਨਾ ਹੀ ਕਰਦਾ ਜਿਹਦੇ ਅੰਦਰਲੀ ਅੱਖ ਹੈ ਨਹੀਂ ਬਾਹਰਲੀਆਂ ਹੈ ਇਹ ਨਾ ਆਖੀਆਂ ਨਾ ਜਿਹਨੂੰ ਮੁਖ ਲੋੜਨਾ ਹੈ ਜਿਹੜਾ ਦੀਆਂ ਬਾਹਰਲੀਆਂ ਅੱਖਾਂ ਨਹੀਂ ਹੁੰਦੀਆਂ ਉਹ ਨਹੀਂ ਅੰਨੇ ਹੁੰਦੇ ਅੰਨੇ ਉਹ ਹੁੰਦੇ ਨੇ ਜੋ ਖਸਮੋਂ ਥੇ ਜਾਣਾ ਹੈ ਜਿਨ੍ਹਾਂ ਨੂੰ ਆਤਮਾ ਦਾ ਗਿਆਨ ਨਹੀਂ ਉਹ ਸਮਝਦੇ ਨੇ ਆਤਮਾ ਗਿਆਨ ਨਹੀਂ ਜਿਹਨੂੰ ਆਤਮਾ ਦਾ ਜੜ ਔਰ ਚੇਤਨ ਦਾ ਗਿਆਨ ਨਹੀਂ ਚੇਤਨ ਖਸਮ ਹੈ ਜੜ ਮਾਇਆ ਮਾਇਆ ਦਾ ਖਸਮ ਕੌਣ ਹੈ ਚੇਤਨ ਜਿਹੜਾ ਨੂੰ ਨਹੀਂ ਫਿਰਦਾ ਸਰੀਰ ਮੇਰਾ ਹੈ ਮੇਰਾ ਕੌਣ ਮੇਰਾ ਕਹਿਣ ਵਾਲਾ ਮੇਰਾ ਕਹਿਣ ਵਾਲਾ ਹੀ ਖਤਮ ਹੋਏਗਾ ਮੇਰੀ ਅੱਖ ਮੇਰਾ ਨੱਕ ਮੇਰਾ ਸਿਰ ਮੇਰੀ ਲੱਤ ਮੇਰਾ ਸਰੀਰ ਉਹ ਮੇਰਾ ਕਹਿਣ ਵਾਲਾ ਖਤਮ ਕੌਣ ਹੈ ਜਿਹਨੇ ਉਹ ਖਤਮ ਨੂੰ ਨਹੀਂ ਸਮਝਿਆ ਮਾਇਆ ਪਤੀ ਨੂੰ ਉਹ ਸਾਰਿਆਂ ਨੇ ਇਹ ਹੈ ਗੁਰਬਾਣੀ ਇਹ ਖੋਜ ਜਿਹੜਾ ਇਹ ਖੋਜ ਨਹੀਂ ਕਰਦਾ ਹੋਰ ਕੁਝ ਕਰੀ ਜਾਵੇ ਧਰਮ ਹੈ ਹੀ ਨਹੀਂ ਗੁਰਬਾਣੀ ਨੂੰ ਧਰਮ ਨਹੀਂ ਹੁੰਦਾ ਕਿਉਂਕਿ ਜੋ ਆਤਮਾ ਹੈ ਉਹ ਪਰਮ ਆਤਮਾ ਦਾ ਅੰਸ਼ ਹੈ ਪਰਮ ਆਤਮਾ ਦਾ ਅੰਸ਼ ਹੈ ਆਤਮਾ ਜੋ ਸ਼ਰੀਰ ਜਿਹਦੀ ਅੰਸ਼ ਹੈ ਉਹ ਅੰਦਰ ਬੈਠਾ ਹੈ ਉਹ ਵੀ ਅੰਦਰ ਹੈ ਇਹ ਢਾਲ ਜੇ ਕਰਕੇ ਹੈ ਪਰਮ ਆਤਮ ਹੀ ਦੋ ਹਿੱਸਿਆਂ 'ਚ ਹੈ ਹੁਣ ਆਤਮਾ ਜਿਹੜੀ ਸਰੀਰ 'ਚ ਬੋਲਦੀ ਹੈ ਦੇਖਦੀ ਹੈ ਔਰ ਜਿਹੜੀ ਸਾਹ ਲੈਂਦਾ ਉਹਦਾ ਹਿੱਸਾ ਉਹਦਾ ਨਾਮ ਪ੍ਰਾਤਮਾ ਗੁਰਬਾਣੀ ਦੇ ਲਫ਼ਜ਼ਾਂ ਪ੍ਰਾਤਮਾ ਹੋਰ ਕਿਤੇ ਹੈ ਉਹ ਨਹੀਂ ਆਤਮਾ ਔਰ ਪ੍ਰਾਤਮਾ ਨੂੰ ਇੱਕ ਕਰਨਾ ਦੋਹਾਂ ਨੂੰ ਖੋਜਣਾ ਪਊਗਾ ਕਾਨ ਵਿੱਚੋਂ ਮਨ ਖੋਜਣਾ ਮਨ ਵਿੱਚੋਂ ਫਿਰ ਉਹਨੂੰ ਖੋਜਣਾ ਮਨ ਵਿੱਚ ਆਪ ਹੈ ਉਹ ਜਦ ਤਨ ਤੋਂ ਮਨ ਖੋਜ ਲਿਆ ਫਿਰ ਇਕੱਠੇ ਹੀ ਰਹੋ ਫਿਰ ਮਨ ਵਿੱਚ ਆਪ ਹੈ ਫਿਰ ਤਾਂ ਆਪੇ ਮਨ ਵਿੱਚ ਹੋਰ ਤਾਂ ਕੁਝ ਹੈ ਨਹੀਂ ਸਭਾ ਘਟ ਰਾਮ ਬੋਲ ਫਿਰ ਉਹਦੀ ਆਵਾਜ਼ ਸੁਣਨੀ ਅੰਦਰੋਂ ਮਨ ਤੇ ਆਪਣੇ ਅੰਦਰੋਂ ਹੀ ਉਹਦੀ ਆਵਾਜ਼ ਸੁਣਨੀ ਆਪਣੇ ਅੰਦਰੋਂ ਆਵਾਜ਼ ਨੂੰ ਤੁਰਕੀ ਬਾਣੀ ਕਹਿੰਦੇ ਅੰਦਰ ਤੋਂ ਆਈ ਹੈ ਤੁਰ ਕੇ ਤੇ ਬਾਹਰ ਨਹੀਂ ਹੈ ਬਾਹਰ ਕਿੱਥੇ ਹੈ ਪਰ ਅੰਦਰ ਇਹ ਅੰਤਰ ਆਤਮਾ ਦੀ ਅੰਤਰ ਆਤਮਾ ਨੂੰ ਗੁਰਬਾਣੀ ਪ੍ਰਾਰਥਨਾ ਦਿੰਦੀ ਹੈ ਜਿਹੜੀ ਆਤਮਾ ਅੰਦਰ ਹੈ ਆਤਮਾ ਦੇ ਅੰਦਰ ਜਿਹੜੀ ਆਤਮਾ ਹੈ ਦੋ ਆਤਮਾ ਹੋ ਗਿਆ ਇੱਕ ਬਾਹਰ ਆਤਮਾ ਇੱਕ ਅੰਦਰ ਆਤਮਾ ਬਾਹਰ ਵਾਲੀ ਆਤਮਾ ਮੰਨਦੇ ਜਿਹੜੀ ਅੰਦਰ ਆਤਮਾ ਨੂੰ ਅੰਤਰ ਆਤਮਾ ਕਹਿੰਦੇ ਉਹਦੀ ਆਵਾਜ਼ ਇਹ ਹੈ ਗੁਰਬਾਣੀ ਉਹਦੀ ਆਵਾਜ਼ ਆਪਣੀ ਆਵਾਜ਼ ਨਹੀਂ ਹੁੰਦੀ ਜਿਵੇਂ ਮੋਬਾਈਲ 'ਚ ਆਪਣੀ ਆਵਾਜ਼ ਤਾਂ ਹੁੰਦੀ ਬੁਲਾਇਆ ਬੋਲਦਾ ਉਹਨੂੰ ਜਿਹੜੀ ਆਵਾਜ਼ ਤੋਂ ਰੋਂਦੀ ਹੈ ਉਹ ਜੀ ਆਵਾਜ਼ ਨਹੀਂ ਜਾਂਦਾ ਉਹਦਾ ਲਿੰਕ ਤੋਂ ਨਾਲ ਜੁੜਿਆ ਹੋਇਆ ਉਹਦਾ ਲਿੰਕ ਜੁੜਿਆ ਹੋਇਆ ਉਹ ਗਾਹ ਦਾ ਮੋਬਾਈਲ ਜੁੜਿਆ ਹੈ ਸਾਡਾ ਮੋਬਾਈਲ ਦਾ ਕਨੈਕਸ਼ਨ ਤਾਂ ਹੈ ਕਦੇ ਹੋਰ ਸਾਡਾ ਕਨੈਕਸ਼ਨ ਤਾਂ ਨਹੀਂ ਹੈ ਅਸੀਂ ਤਾਂ ਉਹਦੇ ਥਰੂ ਸੁਣਦੇ ਹਾਂ ਇਹ ਖੋਜ ਹੈ ਖੋਜ ਬਿਨਾ ਦੋਈ ਨਹੀਂ ਲੱਭਦੇ ਕੋ ਨਾਨਕ ਬਿਨ ਆਪਾ ਚੀਨੇ ਮਿਟੇਰਾ ਭਰਮ ਕੀ ਇਹ ਭਰਮ ਦੀ ਕਾਈ ਨਹੀਂ ਮਿਟਣੀ ਖੋਜਣ ਦੀ ਗੱਲ ਹੈ ਖੋਜਣਾ ਹੀ ਭਗਤੀ ਹੈ ਜਿਹੜੇ ਖੋਜਦੇ ਨੇ ਉਹ ਖੋਜੀ ਨੇ ਖੋਜੀ ਉਪਜੈ ਬਾਦੀ ਬਿਨ ਸਰ ਜਿਹੜੇ ਖੋਜੀ ਨੇ ਉਹ ਬਾਦੀ ਨੇ ਜਿਹੜੇ ਬਾਦੀ ਨੇ ਉਹਨਾਂ ਦੇ ਉਹ ਨਹੀਂ ਜਨਮ ਪਦਾਰਥ ਉਹਨਾਂ ਨੂੰ ਨਹੀਂ ਮਿਲਣਾ ਆਤਮਿਕ ਜਨਮ ਉਹਨਾਂ ਦਾ ਨਹੀਂ ਹੋਣਾ ਉਹ ਜਬਰ ਮਰਜ਼ੋਂ ਨਹੀਂ ਛੁੱਟ ਸਕਦੇ ਉਹਨਾਂ ਦੀ ਬੁੱਧੀ ਜਿਹੜੀ ਹੈਗੀ ਉਹਦਾ ਵਿਨਾਸ਼ ਹੋ ਜਾਣਾ ਬਾਦਵਾਦ ਕੀ ਕਿਹਦੇ ਨਾਲ ਕਰਨਾ ਬਾਦਵਾਦ ਬਰਾਬਰ ਵਾਲਿਆਂ ਨਾਲ ਕਰਨਾ ਉਹਨਾਂ ਨੇ ਦੱਸਣਾ ਥੋੜੀ ਜਿਹੀ ਗਲਤੀ ਉਹਨਾਂ ਨੇ ਮੰਨਣਾ ਹਿੰਦੂ ਦੁਆਲੇ ਨਹੀਂ ਮੰਨਦੇ ਮੇਰਾ ਹੀ ਝੂਠ ਬੋਲੀ ਜਾਣਗੇ ਮੰਨਦੇ ਨਹੀਂ ਹਾਂ ਜਾਣਦੇ ਤਾਂ ਵੀ ਝੂਠ ਬੋਲੀ ਜਾਣਗੇ ਹਾਂ ਜਾਣਦੇ ਤਾਂ ਵੀ ਝੂਠ ਬੋਲੀ ਜਾਣਗੇ ਸੱਚ ਨੂੰ ਸਵਾਰ ਨਹੀਂ ਕਰਨਾ ਤੇ ਧਰਮ ਹਨ ਉਹਨਾਂ ਦਾ ਸੱਚ ਨੂੰ ਨਾ ਮੰਨਣਾ ਵੀ ਇੱਕ ਧਰਮ ਹੈ ਬਾਦੀਆਂ ਦਾ ਧਰਮ ਹੈ ਸੱਚ ਨੂੰ ਨਹੀਂ ਮੰਨਣਾ ਚਾਹੇ ਉਹ ਗੁਰਨਾਮ ਨੇ ਸੱਚ ਮੂਰੇ ਰੱਖਿਆ ਮੰਨਿਆ ਕਿਨੇ ਹੈ ਉਹਨੇ ਲਿਖਿਆ ਖੋਜੀ ਉਪਜਾ ਬਾਦੀ ਬਨਸਾਂ ਬਾਦੀ ਸਮਾਂ ਨਾਸ ਕਿਉਂਕਿ ਬਾਦੀ ਕੀ ਹੁੰਦੇ ਨੇ ਉਹਨਾਂ ਨੇ ਮਗਰ ਲਾਏ ਹੁੰਦੇ ਨੇ ਬੰਦੇ ਆਪਣੇ ਗੁਰੂ ਬਣੇ ਹੁੰਦੇ ਨੇ ਉਹ ਜੇ ਮੰਨ ਲੈਣ ਉਹਨਾਂ ਦੇ ਜੇਲੇ ਉਹਨਾਂ ਦੇ ਮਗਰੋਂ ਸਾਰੇ ਚਲੇ ਜਾਣਗੇ ਦੂਏ ਪਾਸੇ ਹੋ ਜਾਣਗੇ ਉਹ ਤਾਂ ਨਹੀਂ ਮੰਨਦੇ ਸਾਡੀ ਜਿਹੜੀ ਪ੍ਰਭਤਾ ਖਤਮ ਹੋ ਜੂ ਛੋਟੇ ਪ੍ਰਭਤਾ ਸੰਸਾਰ ਚ ਹੈ ਸੰਸਾਰ ਦੀ ਵਿੜਿਆਈ ਨੂੰ ਛੱਡਣ ਨੂੰ ਤਿਆਰ ਨਹੀਂ ਇਸ ਕਰਕੇ ਕਿਹਾ ਜਿਹੜੇ ਸੰਸਾਰ ਦੀ ਵਡਿਆਈ ਨੂੰ ਛੱਡਣ ਨੂੰ ਤਿਆਰ ਨਹੀਂ ਗੱਲ ਉਹਨਾਂ ਨੂੰ ਕਿਹਾ ਦੁਨੀਆ ਦੀਆਂ ਵਡਿਆਈਆਂ ਅੱਗੇ ਸਿੱਧੀ ਜਾਲ ਇਹਨੇ ਜੜੀ ਜਗ ਜਾਲਿਆ ਤੈਨੂੰ ਜਾਲਿਆ ਫੇਰ ਤੈਨੂੰ ਨਾਮ ਬੁਝਾਇਆ ਹੈ ਤੈਨੂੰ ਨਹੀਂ ਸੱਚ ਮੰਨਣ ਦਿੰਦੀ ਹੈ ਦੁਨੀਆ ਦੀ ਵਡਿਆਈ ਗੱਲ ਤਾਂ ਉਹਨੂੰ ਕਹੀ ਹੋਈ ਹੈ ਅਜਿਹਾ ਪੜੀ ਪੜ੍ਹੀ ਜਾਂਦੇ ਸਾਨੂੰ ਪਤਾ ਹੀ ਨਹੀਂ ਬਾਣੀ ਕਿਹਨੂੰ ਕਹੀ ਹੈ ਕਿਉਂ ਕਹੀ ਹੈ ਕੀ ਗੱਲ ਹੈ ਇਹ ਤਾਂ ਉਹਨੂੰ ਕਹੀ ਆ ਤੂੰ ਬੜਿਆ ਫਿਰਦਾ ਜਦੋਂ ਪਾਸ਼ਾ ਨੇ ਕਿਹਾ ਭੇਖ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀ ਲੋਕਨ ਨੂੰ ਬਸ ਨਹੀਂ ਨਾ ਮੇਰੇ ਬਸ ਵਿੱਚ ਨਹੀਂ ਲੋਕ ਕਿੰਨੇ ਲੋਕ ਦੇ ਮਗਰ ਲੱਗੇ ਹੋਏ ਅਸਾਂ ਸਿਆਣੇ ਦੇ ਕਿੰਨੇ ਮਗਰ ਨੇ ਲੋਕਾਂ ਨੂੰ ਮਗਰ ਲਾਉਣਾ ਦਾ ਕੋਈ ਔਖਾ ਨਹੀਂ ਲੋਕਨ ਕੋ ਬਸ ਕੀ ਨਾ ਪਰ ਅੰਤਕਾਲ ਕਟੇ ਉਹ ਵਿੱਚ ਉਸ ਵੇਲੇ ਪਛਤਾਣਗਾ ਵੀ ਗਲਤ ਕੰਮ ਕੀਤਾ ਜੇ ਚੀਜ਼ ਦੀ ਉਦੋਂ ਲੋੜ ਪੈਣੀ ਹੈ ਉਦੋਂ ਨਾਮ ਦੀ ਲੋੜ ਪੈਣੀ ਹੈ ਨਾਮ ਤੇ ਕੋਲ ਨਹੀਂ ਦੂਜੇ ਪਾਏ ਵਿਗੁਚੀ ਹੈ ਗਲ ਪੈ ਇਸ ਜਮ ਕੀ ਜਾਂ ਜਮ ਦੀ ਫਾਸੀ ਗਲ ਚ ਪੈਣੀ ਹੈ ਉਹ ਨਾਮ ਤੇ ਨਹੀਂ ਕੱਟੀ ਜਾਣੀ ਨਾਮ ਬਿਨਾ ਜਮਕੀ ਫਾਸੀ ਨਹੀਂ ਕੱਟੀ ਜਾਣੀ ਉਦੋਂ ਟੈਂਡ ਹੋ ਜਾਣੀ ਹੈ ਫਾਸੀ ਉਦੋਂ ਪਛਤਾਉਣਾ ਕਹਿੰਦੇ ਭਾਈ ਇਹ ਨਾਮ ਹੈਗਾ ਉਹ ਦੇਖ ਛੁਰੀ ਨਾ ਕੱਟ ਲੈ ਫਾਸੀ ਤਾਂ ਨਹੀਂ ਟੈਂਡ ਹੋ ਜੂਗੀ ਅਸੀਂ ਤਾਂ ਲੱਗਿਆ ਟੈਂਡ ਕਰਨ ਜਿੱਤੇ ਪਰ ਨਾਮ ਲੈ ਕਰਦਾ ਹੈਗੀ ਗੰਜੀ ਹੈਗੀ ਸੱਚ ਕੀ ਕਾਤੀ ਹੈਗੀ ਉਹਦੇ ਨਾਲ ਕੱਟ ਲੈ ਉਹਦੇ ਨਾਲੇ ਕੱਟ ਹੋਣੀ ਹੈ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਨਾਨਕ ਨਾਮ ਸਵਾਲ ਨਾਨਕ ਵਾਲਾ ਨਾਮ ਨਾਨਕ ਵਾਲਾ ਨਾਮ ਕੀ ਹੈ ਨਾਨਕ ਨਾਲ ਦਾ ਨਾਮ ਹੈ ਆਤਮ ਚਿੰਤਨ ਆਤਮ ਗਿਆਨ ਭਗਤੀ ਹੈ ਆਤਮਾ ਦੀ ਖੋਜ ਆਤਮ ਖੋਜਣਾ ਭਗਤੀ ਹੈ ਸਾਡੀ ਪਰਮੇ ਦੇ ਬਿਨਾ ਨਹੀਂ ਮਿਟਣਾ ਪਰਮ ਬੜਿਆ ਰਹਿਣਾ ਪਰਮਾਤਮਾ ਕੀ ਹੈ ਪਰਮੇਸ਼ਰ ਕੀ ਹੈ ਪਰਮ ਬੜਿਆ ਰੋਜ਼ ਨਜ਼ਰ ਆਤਮਾ ਨਹੀਂ ਬੋਲਦੇ ਜਿੰਨਾ ਚਿਰ ਆਤਮਾ ਨਹੀਂ ਹੋਈ ਲੈਂਦੇ ਪਰਮਾਤਮਾ ਕੀ ਹੈ ਇਹ ਭਰਮ ਬੜਿਆ ਰਹਿਣਾ ਅੰਤਰ ਬਾਹਰ ਰੰਗ ਇਹ ਪੌੜੀ ਦਾ ਪਹਿਲਾ ਡੰਡਾ ਇੱਕ ਡੰਡਾ ਮਿਲ ਗਿਆ ਸਾਰੀ ਪੌੜੀ ਮਿਲ ਗਈ ਪੌੜੀ ਉਤਰਦੀ ਹੈ ਥੱਲੇ ਨੂੰ ਥੱਲੇ ਦਬ ਗਈ ਪੱਟ ਪਾਤਾ ਅਸੀਂ ਪਟਿਆ ਇੱਕ ਪੌੜੀ ਮਿਲ ਗਈ ਸਾਨੂੰ ਪਤਾ ਸਾਰੀ ਮਿਲ ਗਈ ਫਿਰ ਕੀ ਹੈ ਭਈ ਇੱਕ ਪੌੜੀ ਮਿਲ ਗਈ ਸਾਰੀ ਪੌੜੀ ਦੇ ਨਾਲੇ ਚੜੀ ਹੈ ਫਿਰ ਕੀ ਹੈ ਫਿਰ ਤਾਂ ਉਹਨਾਂ ਹੀ ਦੋ ਪਟਣਾ ਪਹਿਲਾਂ ਚਾਹੇ ਸਾਰਾ ਵੇੜਾ ਪਟਿਆ ਕਿੰਨਾ ਹੀ ਦੋ ਪਟਿਆ ਪਰ ਜਦ ਪੌੜੀ ਮਿਲ ਗਈ ਫੇਰ ਨਹੀਂ ਆਉਂਦਾ ਖੋਦਣਾ ਫੇਰ ਥੋੜਾ ਹੀ ਹੋਣਾ ਜਦ ਆਤਮਾ ਚੀਨ ਲਈ ਫਿਰ ਪ੍ਰਾਤਮਾ ਨਾਲ ਕੋਈ ਫੇਰ ਤਾਂ ਰਸਤਾ ਮਿਲ ਗਿਆ ਫਿਰ ਤਾਂ ਕੰਮ ਸੌਖਾ ਹੀ ਹੈ ਪਹਿਲਾ ਪਹਿਲਾ ਹੀ ਔਖਾ ਗੁਰ ਕੀ ਮਤ ਲੈਣੀ ਇਹੀ ਭਗਤੀ ਹੈ ਇਹ ਗੁਰਬਾਣੀ ਕੀ ਹੈ ਗੁਰਬਾਣੀ ਆਤਮਾ ਖੋਜ ਹੈ ਆਤਮ ਗਿਆਨ ਹੈ ਇਹਦੇ ਚ ਜਿਨ੍ਹਾਂ ਨੇ ਖੋਜ ਕੀਤੀ ਉਹਨਾਂ ਨੇ ਦੱਸੀ ਹੈ ਜਿਵੇਂ ਖੋਜ ਕਰਕੇ ਕਿਤਾਬਾਂ ਲਿਖ ਦਿੰਦੇ ਨੇ ਖੋਜੀ ਕਿਵੇਂ ਇਹ ਗ੍ਰੰਥ ਲਿਖ ਦਿੱਤਾ ਖੋਜ ਕਰਕੇ ਜਿਨ੍ਹਾਂ ਨੇ ਆਤਮਾ ਖੋਜੀ ਹੈ ਵੀ ਤੁਸੀਂ ਐ ਖੋਜ ਲਓ ਆਪਣਾ ਤਜਰਬਾ ਲਿਖ ਦਿੱਤਾ ਇਹਦੇ ਚ ਆਤਮ ਗਿਆਨ ਖੋਜ ਹੈ ਇਹ ਖੋਜ ਦੀ ਵਿਧੀ ਹੈ ਇਹਦੇ ਚ ਇਹ ਵਿਧੀ ਕਿਤੋਂ ਨਹੀਂ ਮਿਲਣੀ ਹੋਰ ਸਿਰਫ ਇਸ ਬਾਣੀ ਦੇ ਵਿਧੀ ਹੈ ਇਸ ਕਰਕੇ ਇਹਦਾ ਸਤਕਾਰ ਸਾਰੇ ਗ੍ਰੰਥਾਂ ਨੂੰ ਜ਼ਿਆਦਾ ਹੈ ਇਹ ਵਿਧੀ ਇੱਥੇ ਇਹਦੇ ਵਿੱਚ ਹੀ ਹੋਰ ਨਹੀਂ ਕਿਤੇ ਹੈ ਬਾਕੀ ਗ੍ਰੰਥਾਂ ਦੇ ਸਤਕਾਰ ਦੀ ਕੋਈ ਲੋੜ ਨਹੀਂ ਉਹ ਉਹਦੇ ਝੂਠ ਜ਼ਿਆਦਾ ਸੱਚ ਹੋਣਾ ਹੁਣ ਜਿੱਤੇ ਝੂਠ ਹੋਵੇ ਉਹਦਾ ਫਿਰ ਖੋੜ ਦਾ ਖੋੜ ਹੈ ਥੋੜਾ ਜਿਹਾ ਵੀ ਫਰਕ ਪੈ ਜਾਵੇ ਲੋੜ 'ਚ ਪ੍ਰੋਜੈਕਟ ਹੈ ਜੇ ਸਾਰਾ ਹੀ ਬੰਦਾ ਜੁੰਦਾ ਹੋਵੇ ਥੋੜਾ ਜਿਹਾ ਵੀ ਨਾ ਕਿਤੋਂ ਮਿਲੇ ਜੋੜਦਾ ਰਿਜੈਕਟ ਹੋ ਗਿਆ ਜਲਦੀ ਹੋ ਗਿਆ ਉਹ ਮਿਲਦੇ ਨੂੰ ਨਹੀਂ ਕਿਸੇ ਨੇ ਪੁੱਛਣਾ ਵੀ ਇੰਨਾ ਮਿਲਦਾ ਹੈ ਵੀ ਚਲੋ ਜੇ ਇੰਨਾ ਕਿਸੇ ਨਹੀਂ ਮਿਲਦਾ ਇੰਨੇ ਪੈਸੇ ਘੱਟ ਦੇ ਦਿਓ ਪੁੱਛ ਫਿਰ ਤੂੰ ਕੋਈ ਉਹਦਾ ਆਇਆ ਵੀ ਉਹਦਾ ਚਲਾਣੇ ਨਾ ਹੋਵੇ ਇੰਨਾ ਹੀ ਬਹੁਤ ਹੈ ਡੁਪਲੀਕੇਟ ਕਰੰਸੀ ਦਾ ਚਲਾਣੇ ਬਾਜੇ ਤਾਂ ਚੰਗਾ ਹੈ ਖੋੜ ਦਾ ਖੋੜ ਹੈ ਰਿਜੈਕਟ ਬਸ ਜੇ ਧਰਮ ਚ ਖੋੜ ਹੈ ਰਿਜੈਕਟ ਹੈ ਉਹ ਕਿਉਂ ਰਹੇ ਤਾਂ ਇਸ ਖੋੜ ਨੂੰ ਵਿਚਾਰ ਕੇ ਅਸਲ ਦੇ ਵਿੱਚ ਅਸੀਂ ਜੋ ਸੁਣਿਆ ਦੀ ਧਰਮ ਉਹ ਮੰਨ ਲਿਆ ਇਹਦੇ ਜੋ ਲਫ਼ਜ਼ਾਂ ਦੇ ਅਰਥ ਅਰਥ ਉਹਨਾਂ ਦੇ ਲਾਈ ਜਾਂਦੇ ਆ ਇਹਨੂੰ ਬੜੀ ਜਾਂਦੇ ਨਾਮ ਕੀ ਹੈ ਜਪਣਾ ਕਿ ਮੈਂ ਇਹ ਦੂਜੇ ਧਰਮਾਂ ਦੀ ਗੱਲ ਵਾਲਾ ਸੀ ਨਾ ਖੜੀ ਹੋਈ ਹੈ ਇਹ ਚੋਂ ਨਹੀਂ ਦੇਖਿਆ ਵੀ ਨਾਮ ਕੀ ਹੁੰਦਾ ਨਾਨਕ ਨਾਮ ਨਾਮ ਜਪ ਜਪਿਆ ਨਾਮ ਜਪ ਜਪਿਆ ਹੁਣ ਉਹ ਨਾਮ ਜਪਿਆ ਮੈਂ ਜਿਹੜਾ ਨਾਨਕ ਨੇ ਦੱਸਿਆ ਸੀ ਇਹ ਤਾਂ ਪੰਜਵ ਪਾਸ਼ਾ ਦੀ ਬਾਣੀ ਜੋ ਨਾਨਕ ਤੋਂ ਚਲਿਆ ਆਇਆ ਨਾਮ ਗੁਰੂ ਅੰਗਦ ਨੇ ਚਲਾਇਆ ਗਾ ਗੁਰੂ ਅਮਰਦਾਸ ਨੇ ਚਲਾਇਆ ਗੁਰੂ ਰਾਮਦਾਸ ਨੇ ਚਲਾਇਆ ਉਹੀ ਨਾਮ ਮੈਂ ਜਪੇ ਹੁਣ ਅਸੀਂ ਨਾਨਕ ਵਾਲਾ ਜਪਣਾ ਦੁਨੀਆ ਵਾਲਾ ਨਹੀਂ ਜਪਣਾ ਸਿੱਖਾਂ ਨੇ ਨਾਨਕ ਵਾਲਾ ਜਪਣਾ ਸੀ ਪਰ ਸੰਸਾਰ ਵਾਲਾ ਜਪ ਰਹੇ ਨੇ ਦੇਖਣ ਵਾਲੀ ਗੱਲ ਗੱਲ ਇਹ ਹੈ ਵੀ ਜੋ ਸਿੱਖ ਜਪ ਰਹੇ ਨੇ ਕੀ ਉਹ ਸੰਸਾਰ ਵਾਲਾ ਹੈ ਨਾਨਕ ਵਾਲਾ ਜੋ ਬਾਣੀ ਸਾ ਬਿਲਕੁਲ ਨਹੀਂ ਹੋ ਸਕਦਾ ਕਿ ਜਿਹੜੇ ਵੈਰੂ ਵੈਰੂ ਕਰਦੇ ਨਾਨਕ ਵਾਲਾ ਨਾਮ ਹੋ ਹੈ ਉਹ ਨਹੀਂ ਹੋ ਸਾਬਤ ਜੇ ਤਾਂ ਉਹਨਾਂ ਨੂੰ ਸਾਬਤ ਹੁੰਦਾ ਹੈ ਫਿਰ ਤਾਂ ਜੱਬੀ ਜਾਣ ਜੇ ਨਹੀਂ ਸਾਬਤ ਹੁੰਦਾ ਫਿਰ ਕੀ ਕਰਨਗੇ ਬਈ ਫਿਰ ਉਹਨਾਂ ਨੂੰ ਕੀ ਬਣੂਗਾ ਦਾ ਇਹਦੇ ਬਾਵਜੂਦ ਵੀ ਛੱਡਣ ਨੂੰ ਤਿਆਰ ਨਹੀਂ ਹਨ ਫਿਰ ਉਹ ਕਹਿੰਦੇ ਅਸੀਂ ਬਾਣੀ ਨੂੰ ਛੱਡ ਦਾਂਗੇ ਭਾਈ ਗੁਰਦਾਸ ਦੀ ਨੂੰ ਦੇ ਬਾਅਦ ਫਿਰ ਜਿਹਨਾਂ ਨੇ ਗੁਰਬਾਣੀ ਨੂੰ ਛੱਡਤੀ ਤੇ ਫਿਰ ਉਹਨਾਂ ਨੂੰ ਸਿੱਖ ਕੋਣ ਹੁੰਦਾ ਉਹਦਾ ਸਿੱਖੀ ਦੇ ਨਾਮ ਅਮਰ ਨੂੰ ਗੰਗਲਾ ਕਰਨ ਵਾਲੇ ਬੜੇ ਹੋਏ ਨੇ ਖਰਾਬ ਕਰਨ ਵਾਸਤੇ ਉਹ ਤਾਂ ਆਏ ਸੀਗੇ ਉਹ ਖਰਾਬ ਕਰਨ ਵਾਲੇ ਆਏ ਨੇ ਜਿਹੜੇ ਰਜੀਤ ਦੇ ਜਮਾਨੇ 'ਚ ਸਨਾਤਨੀ ਸਿੱਧਤੇ ਉਹ ਆਪਣੀ ਮਤ ਬਾੜਦੇ ਨੇ ਵਿੱਚ ਅੱਧੀ ਕਿ ਵਾਲੀ ਅੱਧੀ ਕਿ ਸਾਡੇ ਵਾਲੀ ਇਹ ਤਾਂ ਦੋ ਛਿੱਟੇ ਵੀ ਰਲ ਜਾਣਗੇ ਡੁਪਲੀਕੇਟ ਬਣ ਜੂਗੀ ਮਤ ਜਿਹੜਾ ਵੀ ਫਰਕ ਮਾਸਾ ਪੈਗਾ ਹਵਾ ਸਮਾਨ ਨੋ ਡੁਪਲੀਕੇਟ ਹੋ ਜਾਣਾ ਇਹ ਨਹੀਂ ਚੱਲਣਾ ਇਹ ਤਾਂ ਖੋਟ ਹੈ ਜਿਹੜੀ ਨਾ ਖੋਟ ਹਵਾ ਸਮਾਨ ਖੋਟ ਹੋਵੇ ਬਾਬਾ ਵਾਪਸ ਹੋਊਗਾ ਨੋਟ ਉਹ ਨਹੀਂ ਚੱਲਦਾ ਰਿਹਾ ਇੱਥੇ ਤਾਂ ਖਰੇ ਔਰ ਖੋਟੇ ਦੀ ਗੱਲ ਖਰਾ ਉਹ ਨੇ ਪਊਗਾ ਖੋਟਾ ਛੱਡ ਗਿਆ ਨਾ ਉਹ ਨਿਰੀਓ ਖੋਟ ਲਈ ਫਿਰਦੇ ਨੇ ਗੁਰੂ ਖੋਟੇ ਚ ਗੁਰੂ ਨੂੰ ਖੋਟੇ ਖੜੇ ਦੀ ਪਛਾਣ ਖੋਟੇ ਘਰੇ ਕੀ ਹੁੰਦੇ ਨੇ ਗੁਰਬਾਣੀ ਨੇ ਦੱਸਿਆ ਤਾਂ ਇਹ ਗੁਰਬਾਣੀ ਦੀ ਜਿਹੜਾ ਸੋਝੀ ਲੈ ਲੋ ਨੂੰ ਪਤਾ ਲੱਗੂ ਗੁਰਬਾਣੀ ਦੀ ਵਿੱਚੋਂ ਹੀ ਸਮਝ ਆਉਣੀ ਹੈ ਖੋਟੇ ਘਰੇ ਦੀ ਨਹੀਂ ਤਾਂ ਸਾਰੇ ਹੀ ਘਰੇ ਨੇ ਖੋਜੀ ਉਪਜਾਂ ਬਾਦੀ ਬਿਰਸੈ ਹਰ ਹਰ ਗੁਰ ਕਰਤਾਰਾ ਇਹ ਅਕਲ ਦੇ ਬਿਨਾ ਭਗਤੀ ਨਹੀਂ ਹੈ ਅਕਲ ਦੇ ਬਿਨਾ ਭੋਜ ਨਹੀਂ ਹੈ ਖੋਜ ਕਾਦੇ ਨਾਲ ਅਕਲ ਹੈ ਸਿਆਣੇ ਅਕਲਮੰਦ ਬੰਦੇ ਜਿਹੜੇ ਹੁੰਦੇ ਨੇ ਇੰਟੈਲੀਜੈਂਟ ਹੁੰਦੇ ਨੇ ਉਹੀ ਖੋਜ ਲੱਗਦੇ ਨੇ ਜਿਨ੍ਹਾਂ ਨੇ ਪਾਸ ਨਹੀਂ ਕੀਤੀ ਕੋਈ ਜਵਾਬ ਉਹਨਾਂ ਨੂੰ ਖੋਜ ਕੌਣ ਲਾ ਲੂ ਕੀ ਖੋਜ ਲੈਣਗੇ ਉਹ ਧਰਮ ਚ ਤਾਂ ਬਿਲਕੁਲ ਬੁੱਧੂ ਆਦਮੀ ਲੱਗੇ ਨੇ ਖੋਜ ਦਾ ਉਹ ਤਾਂ ਕਰਨੀ ਹੋਣੀ ਇਹਨਾਂ ਨੇ ਵੈਗੂ ਵੈਗੂ ਕਰਨਾ ਕੋਈ ਲੱਗ ਜਾਉਂਦਾ ਜੀ ਕੀ ਹੈ ਅਕਲ ਦੀ ਲੋੜ ਨਹੀਂ ਸਮਝੀ ਹੋਈ ਇਹਨਾਂ ਨੇ ਅੰਦਰ ਅਕਲ ਦੀ ਲੋੜ ਹੈ ਇਹਦਾ ਬੇਅਗਲਾ ਦਾ ਕੰਮ ਮੰਨਿਆ ਹੋਇਆ ਉਹਨਾਂ ਨੇ ਗੁਰਬਾਣੀ ਕੀ ਕਹਿ ਰਹੀ ਹੈ ਅਕਲ ਹੀ ਇਹ ਨਾ ਆਖੀਏ ਅਕਲ ਗਵਾਈਏ ਬਾਦ ਜਿਹੜੇ ਬਾਦ ਵਿਵਾਦ ਲੋਕ ਪਏ ਹੋਏ ਨੇ ਵਿਦਵਾਨ ਉਹਨਾਂ ਦੀ ਅਕਲ ਨੂੰ ਅਕਲ ਨਹੀਂ ਮੰਨਿਆ ਜਾਣਾ ਚਾਹੀਦਾ ਉਹ ਅਕਲ ਨਹੀਂ ਹੁੰਦੀ ਅਕਲ ਕਦੇ ਬਾਦ ਵਿਵਾਦ ਨਹੀਂ ਬਣਦੀ ਜਿਹੜਾ ਬੰਦਾ ਪੈਸੇ ਵਾਲਾ ਹੁੰਦਾ ਸਿਆਣਾ ਹੁੰਦਾ ਉਹ ਕਦੇ ਬਾਜੀ ਝਗੜਿਆਂ 'ਚ ਨਹੀਂ ਪੈਂਦਾ ਝਗੜਿਆਂ 'ਚ ਬਾਜੀ ਉਹਦੇ ਕੋਲ ਪੈਸਾ ਰਹਿੰਦਾ ਨਹੀਂ ਹੈ ਜੂਗਾ ਐਵੇਂ ਝਗੜਿਆਂ 'ਚ ਪੈ ਕੇ ਅਕਲ ਨਹੀਂ ਰਹਿੰਦੀ ਅਕਲ ਵੀ ਤਾਂ ਧਨ ਜਿਵੇਂ ਪੈਸਾ ਬਾਜੀ 'ਚ ਝਗੜਿਆਂ 'ਚ ਬਰਬਾਦ ਹੋ ਜਾਂਦਾ ਹੈ ਇਵੇਂ ਅਕਲ ਬਰਬਾਦ ਹੋ ਜਾਂਦੀ ਹੈ ਨਾਮ ਬਰਬਾਦ ਹੋ ਜਾਂਦਾ ਜਿਹੜਾ ਗਿਆਨ ਉਹ ਬਰਬਾਦ ਹੋ ਜਾਂਦਾ ਅਕਲੇ ਨਾ ਕੀ ਅਕਲ ਗਵਾਈ ਹੈ ਬਾਦ ਸਾਡਾ ਵੀ ਬਾਦ ਬਾਦ ਝਗੜੇ ਜਿਹੜਾ ਤਾਂ ਨਾਮ ਤਾਂ ਇਹ ਵੀ ਗਵਾਇਆ ਜਾਂਦਾ ਹੈ ਸੰਸਾਰੀ ਧਰਮ ਵੀ ਗਵਾਇਆ ਜਾਂਦਾ ਹੈ ਝਗੜਿਆਂ 'ਚ ਨਿਰਾਕਾਰੀ ਧਰਮ ਵੀ ਗਵਾਇਆ ਜਾਂਦਾ ਦੋਏ ਚਲੇ ਜਾਂਦੇ ਅਕਲ ਗਵਾਈ ਹੈ ਬਾਦ ਉਹਨੂੰ ਅਕਲ ਅਕਲਮੰਦ ਨਹੀਂ ਕਿਹਾ ਸਕਦਾ ਕਿਹਾ ਜਾ ਸਕਦਾ ਜਿਹੜਾ ਅਕਲ ਦੇ ਨਾਲ ਬਾਦ ਬਾਦ ਕਰੇ ਬਾਦ ਬਾਦ ਵਾਸਤੇ ਅਕਲ ਨਹੀਂ ਹੈ ਜਿੱਥੇ ਬਾਦ-ਬਾਦ ਸ਼ੁਰੂ ਹੋ ਗਿਆ ਉੱਥੇ ਕੀ ਕਹਿੰਦੇ ਨੇ ਗੁਰਮੁਖ ਮੂਰਖ ਨਾਲ ਨਾ ਰੁਝੀਏ ਬੜਾ ਥੱਲੇ ਹੋ ਜੀ ਯਾ ਤਾਂ ਤੂੰ ਸਮਝਾ ਦੇ ਜੇ ਸਮਝਾ ਨਹੀਂ ਸਕਦਾ ਸਮਝ ਲੈ ਜੇ ਦੋਏ ਕੰਮ ਨਹੀਂ ਕਰਦੇ ਫਿਰ ਤੂੰ ਆਪਣਾ ਕੰਮ ਕਰਦਾ ਰਹਿ ਫਿਰ ਤੇਰੇ ਨਾਲ ਸਾਡੀ ਗੱਲ ਗੱਲੇ ਯਾ ਸਮਝਾ ਦੇ ਯਾ ਸਮਝ ਲੈ ਜੇ ਨਾ ਤੂੰ ਸਮਝਾਉਣ ਜੋਗਾ ਨਾ ਤੈਨੂੰ ਸਮਝਣਾ ਫਿਰ ਤੇਰੇ ਨਾਲ ਕਾਹਦੀ ਗੱਲ ਹੈ ਗੁਰਮਖਾਂ ਦੀ ਗੱਲ ਨਹੀਂ ਹੁੰਦੀ ਫਿਰ ਉਹ ਛੱਡ ਦਿੰਦੇ ਨੇ ਉਹ ਕਹਿੰਦੇ ਨੇ ਭਾਗੀ ਨਹੀਂ ਹੈ ਇਹਦੇ ਜੋ ਜਿਹੜੇ ਨੇ ਨਾ ਪਰਮੇਸ਼ਰ ਦੀ ਕਿਰਪਾ ਨਹੀਂ ਹੈ ਇੱਥੇ ਕਰਨ ਦੇ ਹੋਣ ਇਹਦੇ ਬਾਤੇ ਜੋ ਹੁਕਮ ਨਹੀਂ ਹੈ ਜ਼ਬਰਦਸਤੀ ਨਹੀਂ ਤੁਸੀਂ ਕਿਸੇ ਨੂੰ ਗਿਆਨ ਦੇ ਸਕਦੇ ਮੰਨਣਾ ਨਾ ਮੰਨਣਾ ਉਹਦੀ ਮਰਜ਼ੀ ਹੈ ਉਹ ਸਮਝਦੇ ਨੇ ਇਸ ਗੱਲ ਨੂੰ ਇਸ ਕਰਕੇ ਬਾਦਵਾਦ ਚ ਨਹੀਂ ਕਰਦੇ ਜਿੰਨੇ ਵਿਦਵਾਨ ਨੇ ਸਾਰੇ ਬਾਦਵਾਦ ਕਰੇ ਸਾਰੇ ਬੁੱਧੀਹੀਨ ਇਸ ਉਹ ਉਹ ਸਾਰੇ ਬੁੱਧੀਹੀਨ ਨੇ ਜਿਹੜੇ ਬਾਦਵਾਦ ਕਰੇ ਜਿਹੜੇ ਬਾਦਵਾਦ ਤੋਂ ਬਚੇ ਹੋਏ ਨੇ ਉਹ ਬੁੱਧਵਾਨ ਕਹੇ ਜਾ ਸਕਦੇ ਨੇ ਫਿਰ ਵੀ ਉਹ ਬੁੱਧਵਾਨ ਬਾਦਵਾਦ ਤੋਂ ਜਿਹੜੇ ਬਚੇ ਹੋਏ ਨੇ ਔਰ ਉਹ ਸਮਝ ਵੀ ਲੈਣਗੇ ਜਿਹੜੇ ਬਾਦ ਬਾਦ ਚ ਫਸ ਗਏ ਉਹ ਕਦੇ ਨਹੀਂ ਸਮਝਣਗੇ ਉਹ ਗੁਰਬਾਣੀ ਨੂੰ ਨਹੀਂ ਮੰਨਣਗੇ ਉਹ ਮੰਨਣਗੇ ਨਹੀਂ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਨਾਨਕ ਨਾਮ ਜਾਪ ਜਪ ਜਪਿਆ ਨਾਨਕ ਵਾਲਾ ਨਾਮ ਆ ਜਿਹੜਾ ਜਾਪ ਹੈ ਨਾ ਗੁਰਬਾਣੀ ਜਾਪ ਹੈ ਜਾਪ ਹੈ ਜਾਪ ਕਹਿੰਦੇ ਜਪਣ ਵਾਲੀ ਚੀਜ਼ ਜਿਹਨੂੰ ਜਪਣਾ ਨਾ ਉਹ ਜਾਪ ਹੁੰਦਾ ਅਜਬਾ ਜਾਪ ਇਹ ਜਪਾ ਜਾਪ ਹੈ ਯਾਨੀ ਜਿਵੇਂ ਜਪਦੇ ਨੇ ਨਾ ਰਟਣ ਜੋ ਉਹ ਨਹੀਂ ਕਰਨਾ ਇਹਨੂੰ ਵਿਚਾਰਨਾ ਬਾਰ-ਬਾਰ ਉਚਾਰਨਾ ਨਹੀਂ ਇੱਕ ਵਾਰ ਪੜ੍ਹ ਕੇ ਵਿਚਾਰਨਾ ਜਿਹਨੂੰ ਵਿਚਾਰਨਾ ਨਾ ਜਿਹੜਾ ਬਾਰ-ਬਾਰ ਪੰਕਤੀ ਉਚਾਰਨੀ ਹੈ ਸ਼ਬਦ ਉਚਾਰਨੀ ਹੈ ਉਹ ਤਾਂ ਇਹ ਜਪ ਕਹਿੰਦੇ ਨੇ ਇਹਨਾਂ ਦਾ ਜਾਪ ਹੈ ਉਹ ਅਸੀਂ ਇੱਕ ਵਾਰ ਪੜ ਕੇ ਸਮਝ ਕੇ ਨਾ ਉਹਨੂੰ ਸਮਝੀ ਜਾਣਾ ਫਿਰ ਉਚਾਰਨ ਨਹੀਂ ਕਰਨਾ ਇਹ ਜਪਾ ਜਾਪ ਹੈ ਅਜਪਾ ਜਾਪ ਜਾਪੀ ਹੈ ਵਿਚਾਰਨਾ ਤਾਂ ਉਸੇ ਬੰਦੇ ਉਸੇ ਸ਼ਬਦ ਨੂੰ ਹੈ ਪਰ ਉਹਨੂੰ ਬੋਲਣਾ ਨਹੀਂ ਹੈ ਵਾਰ ਪੜਨਾ ਨਹੀਂ ਵਾਰ-ਵਾਰ ਬਾਰ-ਬਾਰ ਪੜਨ ਨਾਲ ਨਹੀਂ ਸਮਝ ਆਉਂਦੀ ਵਿਚਾਰ ਨਾਲ ਸਮਝ ਆਉਂਦੀ ਵਿਚਾਰ ਨਾਲ ਅਜਬਾ ਜਾਪਦੀ ਗੌਰ ਨਾਲ ਦੇਖਣ ਵੀ ਕੀ ਗੱਲ ਬਣੀ ਨੂੰ ਗਈ ਗੱਲ ਹੈ ਅੰਨੇ ਅਸੀਂ ਅਖਾਲ ਨੂੰ ਮੰਨਦੇ ਹਾਂ ਜਿਹਦੇ ਅੱਖਾਂ ਨਾ ਹੋਣ ਗੁਰਬਾਣੀ ਹੋਰ ਨੂੰ ਮੰਨਦੀ ਹੈ ਤਾਂ ਗੁਰਬਾਣੀ ਅਨਸਾਰ ਨਾ ਹੋਰ ਹੈ ਸਾਡੇ ਅਨਸਾਰ ਨਾ ਹੋਰ ਹੈ ਬੋਲੀ ਦੋ ਅਲੱਗ ਹੋ ਗਈ ਅੱਖਾਂ ਬਾਝੋਂ ਦੇਖਣਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਤਾਂ ਅੱਖਾਂ ਨਾਲ ਹੁੰਦੇ ਨੇ ਅੱਖਾਂ ਬਾਝੋਂ ਫਿਰ ਕੀ ਦੇਖਾਂਗੇ ਇਹਦੇ ਵਿੱਚੋਂ ਅੱਖਾਂ ਬਾਝੋਂ ਦੇਖ ਅੱਖਾਂ ਬਾਝੋਂ ਦੇਖਣਾ ਗਿਆਨ ਹੈ ਜਿਹੜਾ ਇਹਦੇ ਵਿੱਚ ਉਹ ਬੁੱਧੀ ਰੂਪੀ ਅੱਖ ਨਾਲ ਦੇਖਣਾ ਉਹ ਸਮਝਣਾ ਜਿਹੜਾ ਸਮਝਣਾ ਉਹ ਅੱਖਾਂ ਨਾਲ ਨਹੀਂ ਦੇਖਣ ਵਾਲੀ ਚੀਜ਼ ਹੈ ਬੁੱਧੀ ਅੱਖ ਉਹਦੇ ਨਾਲ ਦੇਖਣਾ ਅੱਖਾਂ ਨਾਲ ਦੇਖਣਾ ਕੋਰ ਇੱਕ ਲਿਆ ਦੋ ਵਾਰ ਪੜ ਲਿਆ 10 ਵਾਰ ਪੜ ਲਿਆ ਜਦੋਂ ਯਾਦ ਹੋ ਗਿਆ ਜਵਾਨੀ ਯਾਦ ਕਰ ਲਿਆ ਉਹ ਤਾਂ ਕੁਝ ਨਹੀਂ ਮਿਲਣਾ ਰੋਜ਼ ਪਾਠ ਕਰਦੇ ਹੀ ਨੇ ਰੋਜ਼ ਅਖੰਡ ਪਾਠ ਹੁੰਦੇ ਹੀ ਨੇ ਜਿੰਨਾ ਚਿਰ ਬਿਨਾ ਅੱਖਾਂ ਤੋਂ ਨਹੀਂ ਦੇਖਿਆ ਜਾਂਦਾ ਬਿਨਾ ਅੱਖਾਂ ਤੋਂ ਗਿਆਨ ਗੁਰੂ ਦਾ ਦਰਸ਼ਨ ਹੋਣਾ ਜਿਹੜਾ ਦਾ ਗਿਆਨ ਗੁਰੂ ਹੈ ਅਸਲ ਜਿਹੜਾ ਗਿਆਨ ਗੁਰੂ ਹੈ ਨਾ ਤਾਂ ਸਿਆਹੀ ਗੁਰੂ ਹੈ ਨਾ ਅੱਖਰ ਗੁਰੂ ਨੇ ਨਾ ਕਾਗਜ਼ ਗੁਰੂ ਹੈ ਨਾ ਰਮਾਲੇ ਗੁਰੂ ਨੇ ਨਾ ਪੀੜਾ ਗੁਰੂ ਹੈ ਦੱਸੋ ਕੀ ਗੁਰੂ ਹੈ ਗਿਆਨ ਗੁਰੂ ਹੈ ਉਹ ਕਿਹੜਾ ਗਿਆਨ ਗੁਰੂ ਹੈ ਆਤਮ ਉਪਦੇਸ਼ੋ ਜਿਹੜਾ ਆਤਮ ਦਾ ਉਪਦੇਸ਼ ਹੈ ਆਤਮ ਦੀ ਖੋਜ ਕਰਨ ਵਾਲਾ ਉਹ ਗਿਆਨ ਹੈ ਆਤਮ ਗਿਆਨ ਉਹ ਗੁਰੂ ਹੈ ਉਹਨੇ ਨੇਰਾ ਚੱਕਣਾ ਗੁਰੂ ਦਾ ਮਤਲਬ ਹੈ ਨੇਰਾ ਚੱਕ ਦੇਣ ਵਾਲਾ ਜਿਹੜਾ ਸਾਰੇ ਦਾ ਸਾਰਾ ਭਰਮ ਦਾ ਨਾਸ ਕਰ ਦੇ ਟੋਟਲ ਭਰਮ ਦਾ ਨਾਸ ਕਰ ਦਵੇ ਉਹਨੂੰ ਗੁਰੂ ਕਹਿੰਦੇ ਨੇ ਜਿਵੇਂ ਜਦ ਸੂਰਜ ਚੜਦਾ ਹੈ ਉਹਨੂੰ ਨੇਰਾ ਰਹਿੰਦਾ ਚੰਦਰਮਾ ਜਾ ਕੱਢਾ ਹੀ ਹੋਵੇ ਹੋਰ ਕੁਝ ਵੀ ਤੁਸੀਂ ਲਾਈਟ ਕਰ ਲੋ ਕੋਈ ਵੀ ਗੱਲ ਨਹੀਂ ਹੁੰਦੀ ਗਿਆਨ ਗੁਰੂ ਆਤਮ ਉਪਦੇਸ਼ੋ ਕਲੀਅਰ ਕਰਤੀ ਗੱਲ ਹਾਂਜੀ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੂਰੇ ਉਪਦੇਸਿਆ ਨਰਕ ਨਾਹੇ ਸਾਧ ਸੰਗ ਗੁਰਪੂਰੇ ਉਪਦੇਸਿਆ ਕੀ ਉਪਦੇਸਿਆ ਹੋਇਆ ਇਹਦੇ ਵਿੱਚ ਗੁਰਪੂਰੇ ਨੇ ਗੁਰਬਾਣੀ ਪੂਰੇ ਗੁਰ ਕੀ ਸਿੱਖਿਆ ਹੈ ਪੂਰੇ ਗੁਰ ਕਾ ਸੁਣੋ ਉਪਦੇਸ਼ ਪੂਰੇ ਗੁਰ ਕਾ ਉਪਦੇਸ਼ ਸੁਣ ਨੇ ਇਹਨੂੰ ਸੁਣ ਕੀ ਫਿਰ ਪਾਰ ਬ੍ਰਹਮ ਨਿਕਟ ਕਰ ਪੇ ਪਾਰ ਬ੍ਰਹਮ ਤਾਂ ਤੇਰੇ ਨਾਲ ਹੀ ਹੈ ਫਿਰ ਦੇਖ ਨਾ ਉਹਨੂੰ ਪੇਖ ਹੈ ਲਫ਼ਜ਼ ਇਹ ਹੈ ਬਿਨਾ ਖਾਂਦੇ ਦੇਖਣ ਵਾਲੀ ਗੱਲ ਪਾਰ ਬ੍ਰਹਮ ਨਿਕਟ ਕਰ ਪੇਖ ਪਾਰ ਬ੍ਰਹਮ ਨੂੰ ਆਪਣੇ ਨਾਲ ਕਰਕੇ ਦੇਖ ਲੇਗਾ ਬਿਨਾ ਅੱਖਾਂ ਤੇ ਦੇਖ ਲੇਗਾ ਦੇਖਣਾ ਹੁੰਦਾ ਬਿਨਾ ਅੱਖਾਂ ਤੇ ਦੇਖਣਾ ਪਾਰ ਬ੍ਰਹਮ ਨਿਕਟ ਕਰ ਪੇਖ ਇਹ ਉਪਦੇਸ਼ ਦੇ ਜਰੀਏ ਲੈ ਕੇ ਪਾਰ ਬ੍ਰਹਮ ਨਿਕਟ ਕਰ ਪੇਖ ਗੁਰਪੂਰੇ ਉਪਦੇਸ਼ਿਆ ਨਰਕ ਨਾਹੀਂ ਸਾਧ ਸੰਗ ਨਰਕ ਨਾਹੀਂ ਇਹ ਦੱਸਦਾ ਵੀ ਜੇ ਸਾਧ ਦੀ ਸੰਗਤ ਕਰੇਗਾ ਫਿਰ ਨਰਕ ਨਹੀਂ ਸਾਧ ਸੰਗ ਜੇ ਸੰਗੀ ਲਾਭ ਲੋਣਾ ਹੈ ਹਾਂ ਗੁਰਪੂਰੇ ਉਪਦੇਸ਼ਿਆ ਨਰਕ ਨਾਹੀਂ ਸਾਧ ਸੰਗੀ ਸਾਧ ਸੰਗੀ ਸੰਗੀ ਨੂੰ ਸੰਗ ਬੜੀ ਜਾਂਦਾ ਗਲਤ ਹੈ ਜਿਹੜਾ ਸਾਧ ਦੇ ਨਾਲ ਆਪਣੇ ਮੂਲ ਨਾਲ ਜੁੜ ਗਿਆ ਅਸਲ ਚ ਆਤਮਾ ਜਿਹੜਾ ਆਤਮਾ ਸਾਧ ਨਹੀਂ ਹੈ ਅਸਾਧ ਹੈ ਇਹਦੇ ਚ ਅਸਾਧ ਔਗਣ ਨੇ ਪੰਜ ਦੋਖ ਅਸਾਧ ਜਮ ਹੈ ਤਾਂ ਕੀ ਕੇ ਤਸਾਦ ਜਦੋਂ ਸੱਜ ਜਾਂਦਾ ਹੈ ਗੁਰਬਾਣੀ ਨਾਲ ਸਮਝ ਜਾਂਦਾ ਹੈ ਸੱਜ ਜਾਣੇ ਦਾ ਮਤਲਬ ਸਮਝ ਜਾਂਦਾ ਬੇ ਸਮਝ ਹੈ ਸਮਝ ਗਿਆ ਮੰਨ ਗਿਆ ਜਿਹੜਾ ਮੰਨ ਗਿਆ ਉਹ ਸੱਜ ਗਿਆ ਜਿਨ੍ਹਾਂ ਜਿਹੜਾ ਨਹੀਂ ਮੰਨਦਾ ਸਦਿਆ ਨਹੀਂ ਮੰਨਣਾ ਹੀ ਸਤਰ ਮਨ ਮੰਨਿਆ ਤਾਂ ਹਰ ਜਾਣੇ ਫਿਰ ਆਪਣੇ ਮੂਲ ਨਾਲ ਜੁੜ ਜਾਂਦਾ ਹੈ ਉਹਦਾ ਅੰਦਰ ਪ੍ਰਾਰਥਨਾ ਦੇ ਅੰਦਰ ਉਹਦੇ ਜਿੱਤੇ ਆਣ ਲੱਗਦਾ ਫਿਰ ਉਹਦੇ ਨਾਲ ਜੁੜਿਆ ਧਿਆਨ ਬਾਹਰ ਮਾਇਆ ਚ ਨਹੀਂ ਰਹੋ ਉੱਥੇ ਇਹਨੂੰ ਸੁਖ ਹੈ ਉੱਥੇ ਦੁੱਖ ਨਹੀਂ ਹੈ ਗੁਰਪੂਰੇ ਉਪਦੇਸਿਆ ਨਰਕ ਨਾਹੀ ਸਾਧ ਸਮਝੋ ਨਰਕ ਨਰਕ ਦਾ ਭਵਸਾਗਰ ਹੈ ਉੱਥੇ ਦਾ ਜਿੱਥੇ ਸਾਧ ਬੈਠਾ ਉੱਥੇ ਨਰਕ ਹੈ ਹੀ ਨਹੀਂ ਉੱਥੇ ਕਿੱਥੇ ਨਰਕ ਦਾ ਬਾਹਰ ਹੈ ਨਰਕ ਛੱਡ ਇਹਦੇ ਆਪਣੇ ਮਨ ਦੇ ਅੰਦਰ ਨਹੀਂ ਨਰਕ ਮਨ ਦੇ ਬਾਹਰ ਨਰਕ ਬਾਹਰੋਂ ਨਰਕ ਨਾਲ ਜੁੜਿਆ ਹੈ ਬਾਹਰੋਂ ਕਿਵੇਂ ਜੁੜਦਾ ਅੱਖਾਂ ਨਾਲ ਨਰਕ ਨਾਲ ਜੁੜਦਾ ਕੰਨਾਂ ਨਾਲ ਨਰਕ ਨਾਲ ਜੁੜਦਾ ਨੱਕ ਨਾਲ ਨਰਕ ਨਾਲ ਜੁੜਦਾ ਜੀਵ ਨਾਲ ਨਰਕ ਨਾਲ ਜੁੜਦਾ ਹੈ ਇਹ ਸਰੀਰ ਦੀ ਚੌੜੀ ਨਾਲ ਨਰਕ ਨਾਲ ਜੁੜਦਾ ਆ ਬਾਹਰ ਨਰਕ ਹੈ ਸਾਰਾ ਪਾਪ ਦਰ ਨਰਕ ਹੈ ਕਿ ਆਪਣੇ ਅੰਦਰ ਚਲਾ ਜੁੜੇ ਧਿਆਨ ਨਰਕ ਤੋਂ ਬਾਹਰ ਬਾਹਰ ਹੋ ਗਿਆ ਅੰਤਰਮੁਖੀ ਦੀ ਗੱਲ ਹੋਣੀ ਜੇ ਪਰਮਾਨੈਂਟਲੀ ਅੰਤਰਮੁਖੀ ਹੋ ਜਵੇ ਤਾਂ ਦੁੱਖ ਸਾਗਰ ਚ ਜੇ ਬਾਹਰ ਰਹਿੰਦਾ ਤਿਰਕੁੜੀ ਜਿਹੜਾ ਰਹਿੰਦਾ ਤਿਰਕੁੜੀ ਚ ਭਵ ਸਾਗਰ ਦੀ ਬਜਾਏ ਨਰਕ ਵਿੱਚ ਚਲਾ ਭਵ ਸਾਗਰ ਨਾਲ ਜੁੜਦਾ ਤਿਰਕੁੜੀ ਚ ਆ ਕੇ ਜਿਹਨੂੰ ਇਹ ਦਸ ਹਜ਼ਾਰ ਕਹਿੰਦੇ ਨੇ ਉਹਦਾ ਨਰਕ ਹੈ ਨਰਕ ਦਾ ਦੌਰ ਹੈ ਇਹਨਾਂ ਨੂੰ ਕੀ ਪਤਾ ਹੈ ਵਿਦਵਾਨਾਂ ਨੂੰ ਕੀ ਪਤਾ ਹੈ ਜਿਨ੍ਹਾਂ ਨੇ ਉਹਨੂੰ ਤਿਰਕੁੜੀ ਨੂੰ ਕਿਹਾ ਨਾ ਦਸ ਉਹਦਾ ਜੀਵ ਹੈ ਨਰਕੀ ਨੇ ਸਾਰੇ ਪੰਡਤ ਨੇ ਕਿਹਾ ਹੋਇਆ ਜੋਗੀ ਨੇ ਕਿਹਾ ਹੋਇਆ ਗੁਰਬਾਣੀ ਕਰ ਕਹਿੰਦੀ ਹੈ ਇਹ ਉਹਨਾਂ ਦਾ ਦਸ ਜਿਹੜਾ ਹੈਗਾ ਹੈਗਾ ਇਹ ਜਿਹੜੇ ਨਰਕੀ ਜੀਵ ਨੇ ਜਿਹੜੇ ਸੰਸਾਰ ਦੀਆਂ ਬੜਾਈਆਂ ਨਾਲ ਜੁੜੇ ਹੋਏ ਨੇ ਜਿਹਨਾਂ ਨੂੰ ਗਿਆਨ ਇਹ ਤਰਕੂੜੀ ਜੋ ਹੁੰਦਾ ਬਾਕੀ ਗਿਆਨ ਹੈ ਨਹੀਂ ਇੱਥੋਂ ਥੱਲੇ ਸੁਰਤ ਗਈ ਕੰਠ ਤੋਂ ਥੱਲੇ ਸੁਰਤ ਗਈ ਤਾਂ ਇਹਨਾਂ ਨੂੰ ਗਿਆਨ ਹੈ ਨਹੀਂ ਹੈ ਸਾਨੂੰ ਵੀ ਨਹੀਂ ਰਹਿਣਾ ਰਿੰਗ ਆ ਜਾਂਦੀ ਹੈ ਜਦੋਂ ਮਨ ਜਾਗਦੀ ਹੈ ਸੁਰਤ ਜਾਗਦੀ ਹੈ ਉਹ ਜਾਗਰਤ ਅਵਸਥਾ ਹੋਰ ਹੈ ਉਹ ਕੰਡ ਤੋਂ ਥੱਲੇ ਵੀ ਫਿਰ ਜਾਂਦੀ ਹੁਣ ਕੰਡ ਤੋਂ ਥੱਲੇ ਨਹੀਂ ਜਾ ਸਕਦੀ ਇੱਕ ਹੋ ਕੇ ਜਾ ਉੱਗਦਾ ਫਿਰ ਕੰਡ ਤੋਂ ਥੱਲੇ ਵੀ ਜਾਂਦਾ ਉੱਗਣ ਦਾ ਮਤਲਬ ਹੋਰ ਚੀਜ਼ ਹੈ ਜਿਵੇਂ ਬੀਜ ਉੱਗਦਾ ਫਿਰ ਜਾਗਦਾ ਬੀਜ ਪਹਿਲਾਂ ਸੁੱਤਾ ਪਿਆ ਜਦੋਂ ਪਾਣੀ ਪੀਣ ਲੱਗਦਾ ਨਾ ਬੀਜ ਫਿਰ ਫੁੱਲਣ ਲੱਗਦਾ ਛੱਡਦਾ ਨਾ ਬੋਲੋ ਜਿਹੜਾ ਰਸ ਉਹਨੂੰ ਚਾਹੀਦਾ ਬੀਜ ਨੂੰ ਜੇ ਉਹ ਮਿਲੇ ਤਾਂ ਫੁੱਲਦਾ ਮਿੱਟੀ ਦੇ ਦਿਲ 'ਚ ਬੀਜ ਨੂੰ ਰੱਖ ਲਓ ਦੇਖਾਂ ਮਨ ਫੁੱਲ ਜਵੇ ਸਰੋਂ ਦੇ ਦਿਲ 'ਚ ਬੀਜ ਨੂੰ ਰੱਖ ਲਓ ਦੇਖਾਂ ਮਨ ਫੁੱਲ ਜਵੇ ਇਹ ਜਮੇ ਆਵੇ ਰੱਖ ਕੇ ਦੇਖ ਲੋ ਦਿਲ ਪਰ ਨਹੀਂ ਆਉਂਦਾ ਮਿੱਟੀ ਦੇ ਦਿਲ ਤੇ ਰੱਖ ਲੋ ਪਰ ਨਹੀਂ ਜਾਂਦਾ ਪਾਣੀ ਰੱਖੋਗੇ ਜੰਮੂ ਇਹ ਜਿਹੜੇ ਦੂਏ ਗਿਆਨ ਨੇ ਮਿੱਟੀ ਦਾ ਤੇਲ ਆ ਦੂਆ ਤੇਲ ਹੈ ਘਿਓ ਜਿਹਾ ਖਲਮ ਕਰ ਨਹੀਂ ਜਾਂਦਾ ਤਰਲ ਪਦਾਰਥ ਹੋਰ ਵੀ ਨੇ ਤੇਜ਼ਾਬ ਜਰਾ ਖਲਮ ਕਰ ਨਹੀਂ ਜਾਂਦਾ ਕਿੰਨੇ ਤਰਲ ਪਦਾਰਥ ਨੇ ਹੋਰ ਜਿੱਥੇ ਕੱਲਾ ਪਾਣੀ ਹੈ ਪਾਣੀ ਦੇ ਬਿਨਾਂ ਤਰਲ ਪਦਾਰਥ ਹੋਰ ਨੇ ਰੱਖ ਲੋ ਕਰ ਨਹੀਂ ਜਾਂਦਾ ਜੀ ਜਦੋਂ ਤੇਲ ਵਿੱਚ ਬੀਜ ਨੂੰ ਅਸੀਂ ਪਾਉਨੇ ਆ ਜਿੰਨਾ ਚਿਰ ਗਰਮ ਨਹੀਂ ਕਰਦੇ ਗਰਮ ਕਰਾਂਗੇ ਤੇਲ ਅੰਦਰ ਚਲਾ ਜਾਊ ਪਾਣੀ ਬਾਹਰ ਜੀਵ ਉਥੋਂ ਨਿਕਲੂ ਜਿੰਨਾ ਚਿਰ ਅੰਦਰ ਪਾਣੀ ਹੈ ਮੋਇਸਚਰ ਅੰਦਰ ਹੈ ਬੀਜ ਦੇ ਨਾਲ ਜੀਵ ਅੰਦਰ ਰਹਿੰਦਾ ਗਰਮ ਕਰ ਦੋ ਰੇਤੇ 'ਚ ਪਾ ਕੇ ਮੋਇਸਚਰ ਨਾਲ ਬੀਜ ਮਰ ਜਾਂਦਾ ਜੀਵ ਬਾਹਰ ਨਿਕਲ ਜਾਂਦਾ ਪਾਣੀ ਤੇ ਸੜ ਦੋ ਤੇਲ ਤੇ ਸੜ ਦੋ ਗਰਮ 'ਚ ਜੀਵ ਮਰ ਜਾਂਦਾ ਪਾਣੀ ਗਰਮ ਚ ਵਾਲ ਦੋ ਜੀਵ ਮਰ ਜਾਂਦਾ ਬਾਹਰ ਨਿਕਲ ਜਾਂਦਾ ਜੀਵ ਬਾਹਰ ਨਿਕਲ ਜਾਂਦਾ ਚੱਲ ਚੀਜ਼ਾਂ ਦਾ ਹੋਰ ਵੀ ਨੇ ਗਿਆਨ ਦਾ ਹੋਰ ਵੀ ਨੇ ਹੋਰ ਗਿਆਨ ਨਹੀਂ ਜਾਂਦਾ ਹੈ ਗਿਆਨ ਬਹੁਤ ਨੇ ਹੋਰ ਬਾਹਰ ਜਿਵੇਂ ਤਰਲ ਪਦਾਰਥ ਹੋਰ ਬਹੁਤ ਨੇ ਇਹ ਨਾਮੀਆਂ ਨੂੰ ਜਨਮ ਪਦਾਰਥ ਦਾ ਬਾਹਰ ਲੈਣਾ ਗਿਆਨ ਵਾਰੇ ਕੋਲੇ ਨੇ ਸਾਰੀਆਂ ਮੱਤਾਂ ਕੋਲੇ ਨੇ ਇਹਨੂੰ ਕਿਹੜਾ ਚਾਹੀਦਾ ਇਹਦਾ ਆਪਣਾ ਰਸ ਕੀ ਹੈ ਇਹਦਾ ਬੂਟੇ ਤੋਂ ਪੈਦਾ ਹੋਇਆ ਸੀ ਇਹਨੂੰ ਪਾਣੀ ਨਾਲੇ ਬੂਟਾ ਪੈਦਾ ਹੋਇਆ ਸੀ ਪਾਣੀ ਇਹਨੂੰ ਮਿਲਿਆ ਸੀ ਪਾਣੀ ਤੋਂ ਬੀਜ ਦੀ ਪੈਦਾ ਹੋਈ ਸੀ ਉਹੀ ਪਾਣੀ ਚਾਹੀਦਾ ਇਹਨੂੰ ਜੰਮਣ ਵਾਸਤੇ ਉਥੇ ਮਿੱਟੀ ਦਾ ਤੇਲ ਪੀ ਕੇ ਦਰਖਤ ਬਣਿਆ ਸੀ ਉਹਦੇ ਸਰੋਂ ਦਾ ਤੇਲ ਪੀ ਕੇ ਤਾਰੇ ਮੀਰਾ ਦਾ ਤੇਲ ਪੀ ਕੇ ਸੂਰਜਮੁਖੀ ਦਾ ਤੇਲ ਪੀ ਕੇ ਬਣਿਆ ਸੀ ਰਾਸ ਉਹ ਵੀ ਨੇ ਉੱਥੇ ਤਜਾਬ ਨਾਲ ਦਰਖਤ ਪੈਦਾ ਹੋਇਆ ਸੀ ਤਜਾਬ ਦਾ ਦਰਖਤ ਨੂੰ ਖਤਮ ਕਰ ਦਿੰਦਾ ਇਸ ਕਰਕੇ ਇਹ ਜਿਹੇ ਗਿਆਨ ਨੇ ਜਿਹੜੇ ਬੁੱਧੀ ਨੂੰ ਖਤਮ ਕਰਨ ਵਾਲੇ ਨੇ ਇਹ ਸਾਰੇ ਖਤਮ ਕਰਨ ਵਾਲੇ ਨੇ ਗਿਆਨ ਬੁੱਧੀ ਨੂੰ ਗੁਰਮਤ ਦੇ ਬਿਨਾ ਸਾਰੀਆਂ ਮਤਾਂ ਨੁਕਸਾਨ ਕਰਨ ਵਾਲੀਆਂ ਨੇ ਫਾਇਦਾ ਨਹੀਂ ਕੋਈ ਮਤ ਤਾਂ ਹੀ ਇਹਨਾਂ ਨੂੰ ਦੁਰਮਤ ਕਿਹਾ ਹੋਇਆ ਹੈ ਸਾਖਤਾਂ ਦੀਆਂ ਮਤਾਂ ਦੁਰਮਤਾਂ ਨੇ ਸਾਖਤਾ ਨਹੀਂ ਮਤਾਂ ਨੇ ਜੋ ਕੁਝ ਅਸੀਂ ਲੈ ਕੇ ਆਏ ਆ ਨਾ ਕਮਾਈ ਉਹ ਵੀ ਖਤਮ ਕਰ ਦੇਣਗੇ ਨੇ ਕਾਇਆ ਚੱਲਿਆ ਜਵਾਰੀਆ ਦੋਨੋਂ ਹੱਥ ਜਾਣ ਕੇ ਜਿਹੜਾ ਜੂਏ ਦੇ ਬਾਜੀ ਲਾਈ ਹੋਈ ਹੈ ਨਾ ਲੋਕਾਂ ਦੀ ਜਿਹੜੇ ਬੜੇ ਬੈਠੇ ਨੇ ਜਿਹੜੇ ਇਹਨਾਂ ਦੇ ਲੀਡਰ ਨੇ ਜੂਏ ਚ ਜੂਆ ਖੇਡਦੇ ਨੇ ਸੰਸਾਰੀ ਧਨ ਧਨ ਵਾਸਤੇ ਨਿਰਾਕਾਰੀ ਧਨ ਬੁੱਧੀ ਜਿਹੜੀ ਲੈ ਕੇ ਆਏ ਬੁੱਧੀ ਜੂਏ ਜਾ ਚੜੀ ਸਾਰੀ ਅਕਲ ਜਿਨ੍ਹਾਂ ਨੇ ਸਾਰੀ ਅਕਲ ਜਿਨ੍ਹਾਂ ਨੇ ਮਾਇਆ ਕਮਾਉਣ ਵਾਸਤੇ ਲਾਈ ਹੈ ਉਹਨਾਂ ਨੇ ਹਾਰ ਜਾਣਾ ਜਨਮ ਮਾਇਆ ਮਰੀ ਨਾ ਮਾਇਆ ਬਣੀ ਨਾ ਰਾਮ ਮਾਇਆ ਇੱਥੇ ਰਹਿ ਜਾਣੀ ਹੈ ਰਾਮ ਮਾਤਾ ਦਾ ਕੀਤਾ ਹੀ ਉਹਦਾ ਦੂਰ ਰਹੇ ਨੇ